ਸਾਹਿਬ ਦੀ ਸੰਤੋਖ ਮਨੀ ਮਨੀ ਦੇਖੋ ਮਲੇ ਮਾਹੇ ਹਰ ਸਿਮੋ ਲੋਗ ਆਸ ਅਨੇਕ ਗੁਰਮੁਖੀ ਮਿਟੈ ਨਿਕ ਨਾਮ ਅਰੋਗ Thank you. ਕੌੜੀ ਬਾਬਾ ਨਖਰੀ ਵੀ ਤੋੜਦੇ ਹੋਏ ਅਲਵੀ ਨੂੰ ਅਰਜਨ ਦੇ ਦਿੱਤੀ ਇਸ ਸ਼ਲੋਕ ਅੰਦਰ ਅੱਜ ਜੋ ਸੰਤਾਂ ਨੂੰ ਉਪਦੇਸ਼ ਕਰ ਰਹੇ ਹਨ ਇਹ ਗਾਣ ਗਾਣ ਮੈਂ ਦੇਖੋ ਮਨੇ ਮਾਹੇ ਸਰਪਰ ਚੱਲਦੀ ਹੋ ਗਿਣਤੀ ਮਿਲਦੀ ਹੁੰਦੀ ਹੈ ਵੀ ਜੋ ਗੱਲ ਕਹੇ ਸੀ ਗੁਰਬਾਣੀ ਚ ਕਹਿੰਦੇ ਗਿਣ ਮਣ ਕੇ ਦੇਖ ਲਓ ਆਪਣੇ ਅੰਦਰ ਵਿਚਾਰ ਕਰਕੇ ਦੇਖ ਲਓ ਜੋ ਗੱਲ ਕੋਈ ਸਰਪਰ ਚੱਲਦੇ ਲੋਕ ਸਰਪਰ ਦਾ ਮਤਲਬ ਹੁੰਦਾ ਜ਼ਰੂਰੀ ਵਕਤ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਡੈਫੀਨਿਟ ਇਹ ਕਹਿੰਦੇ ਜੇ ਸੰਗਤੀ ਦੇ ਕੋਈ ਸ਼ੰਕਾ ਹੈ ਗੁਰਬਾਣੀ ਦੇ ਕੋਈ ਜਿਹੜਾ ਲੋਗ ਹੈ ਜਿਹਨੇ ਸਰਪਰ ਕਰਨੇ ਲੋਗ ਹੈ ਇਹ ਸਾਨੂੰ ਵਿਚਾਰ ਕਰਕੇ ਦੇਖ ਲਓ ਵਿਚਾਰ ਕਰਕੇ ਦੇਖ ਲਓ ਕਿ ਰਿਹਾ ਹੈ ਰਾਣਾ ਰੌਣਕ ਹੋ ਰਹੇ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਖੁਸ਼ ਬੰਦੇ ਧੀਰ ਜਨਮੀ ਦੇ ਦੇਖ ਲਓ ਵਿਚਾਰ ਕਰਕੇ ਦੇਖ ਲਓ ਆਪਣੇ ਅੰਦਰ ਜੋ ਗੁਰਬਾਣੀ ਨੇ ਗੱਲ ਕਹੀ ਹੈ ਵੀ ਸਰਪਰ ਜਨਮੇ ਨੂੰ ਇਹ ਪੱਕੇ ਤੌਰ ਤੇ ਜਿਹੜਾ ਲੋਕ ਦਾ ਮਤਲਬ ਹੁੰਦਾ ਆ ਲੋਕ ਜਿੱਥੇ ਹੁਣ ਜੀਵਾ ਮਰ ਰਹੇ ਨੇ ਹੈ ਇਹ ਪੰਜ ਭੂਤ ਦੇ ਸਰੀਰ ਜਿਹੜਾ ਰਹੀ ਹੈ ਇਹ ਜਿਹੜੀ ਜੱਗ ਸੱਚੇ ਦੀ ਕੋਠੜੀ ਹੈ ਉਹ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਆਉਂਦਾ ਜਾਂਦਾ ਦੀ ਅਸਲ ਦੇ ਵਿੱਚ ਇੱਕ ਬੋਲੀ ਹੈ ਸਾਡੀ ਪ੍ਰਭਾਵ ਦੀ ਵੀ ਹੰਸ ਚਲਿਆ ਗਿਆ ਡਾਲੀ ਮਾਰ ਗਿਆ ਫਿਰ ਤਾਂ ਇਹ ਹੋਊਗਾ ਵੀ ਇਹ ਲੋਕ ਤੋਂ ਕਿਤੇ ਹੰਸ ਪਰੇ ਚਲੇ ਜਾਂਦਾ ਉਹ ਸਿਰਫ ਸਰੀਰ ਤੇ ਡਾਲੀ ਮਾਰੀਆ ਰਹਿੰਦਾ ਆਕਾਸ਼ ਨਾਲੇ ਹੈ ਚੰਦਰਾ ਚੰਦਰਾ ਕਿਤੇ ਨਹੀਂ ਹੈ ਸਾਡੇ ਅੱਖਾਂ ਤੋਂ ਦ੍ਰਿਸ਼ ਨਹੀਂ ਕਹਿੰਦੇ ਆਮਨ ਸੁਖਮੀ ਕਰਕੇ ਦੀ ਵਿਆਖਿਆ ਕੀਤੀ ਹੈ ਕਹਿੰਦੇ ਆਮਨ ਜਾਮਨ ਕੀ ਹੈ ਕਹਿੰਦੇ ਆਵਾ ਜਾਣਾ ਦ੍ਰਿਸ਼ਟ ਆਨ ਦ੍ਰਿਸ਼ਟ ਬਸ ਕੀ ਆਵਾ ਜਾਣਾ ਕੁਝ ਵੀ ਨਹੀਂ ਜਿਹੜਾ ਜੇ ਸਰੀਰ ਹੈ ਆਪਾਂ ਦ੍ਰਿਸ਼ਮਾਨ ਹੈ ਸਰੀਰ ਹਿੰਦਾ ਤੁਰਦਾ ਬੋਲਦਾ ਉਹ ਵੀ ਤਰ੍ਹਾਂ ਆ ਗਿਆ ਜਦੋਂ ਅਨਦ੍ਰਿਸ਼ਟ ਹੋ ਜਾਂਦੀ ਹੈ ਸਾਡੇ ਕੋਲ ਸੋਰਸ ਨੇ ਪੰਜ ਗਿਆਨ ਇੰਦਰੇ ਜਾਂ ਬ੍ਰੇਨ ਹੈ ਜਿਵੇਂ ਜਿਹੜੇ ਪਕੜ ਤੋਂ ਫਰੇ ਜਾਈ ਜਾਂਦਾ ਅਸੀਂ ਕਹਿੰਦੇ ਜੀ ਚਲਾ ਗਿਆ ਹੁੰਦਾ ਜਾਂਦਾ ਕਿ ਨਹੀਂ ਸਿਰਫ ਆ ਅਨਦ੍ਰਿਸ਼ਟ ਸੁਰਤ ਹੈ ਅਸੀਂ ਜੁਰਮਾਨੇ ਨੇ ਜਿਸ ਨੂੰ ਵੀਰ ਹੈ ਨਾ ਸਰੀਰ ਕਰਕੇ ਆਤਮਾ ਨੂੰ ਨਹੀਂ ਕਰੀ مطلب کرنا درشٹان جب ہے پہاڑ گرتے اوشا لائو جب انہوں نے دکھا دکھا درشٹی ਇੱਕ ਦ੍ਰਿਸ਼ਟੀ ਹੁੰਦੀ ਹੈ ਆਤਮਾ ਨੂੰ ਦੂਜੇ ਗਿਆਨਿਆਂ ਤੋਂ ਬਿਨਾਂ ਦੇਖ ਲੈਣਾ ਉਹ ਕਹਿੰਦੇ ਨੇ ਕਹਿੰਦੇ ਵਰਤੇ ਨੂੰ ਫਿਰੇ ਉਹਨੇ ਨਾ ਪਰਚਾ ਲਾਇਆ ਜਦੋਂ ਉਹਨਾਂ ਨੇ ਦਰਸ਼ਨ ਕੀਤੇ ਉਹ ਫਿਰ ਪੁੱਛਦੇ ਕਹਿੰਦੇ ਕੌਣ ਕਹੇ ਸਾਨੂੰ ਗੁਰੂ ਮਿਲੋ ਦੁਨੀਆ ਨੇ ਕਹਿੰਦੇ ਵੀ ਹੈ ਜੀ ਚੌਥੇ ਪਾਤਸ਼ਾਹ ਤੀਜੇ ਪਾਤਸ਼ਾਹ ਹੈ ਨਹੀਂ ਦੱਸੋ ਵੀ ਕੌਣ ਕਹੇ ਕੀ ਕਹਿੰਦੇ ਹਨ ਜਦੋਂ ਗੁਰਮਤ ਸਮਝੀ ਉਹਨਾਂ ਨੇ ਆ ਕੇ ਜਿਹੜਾ ਹੈਗਾ ਜਮਨ ਮਨ ਕੋਈ ਹੈ ਹੀ ਜਮਨ ਮਨ ਦਾ ਮਰਨ ਮਰਨ ਦਾ ਭਰਮ ਹੈ ਉਹ ਇਹ ਗੱਲ ਸਮਝ ਆਈ ਉਹਨਾਂ ਨੇ ਦੇਖ ਲਿਆ ਜਿਹੜੀ ਇਹ ਹੈ ਤਾਂ ਸਹੀ ਰੱਖੇ ਜੋ ਕੋਈ ਹੈ ਜਦ ਕਹਿ ਦੇਣ ਕਬੀਰ ਸਾਹਿਬ ਹੈ ਤਾਂ ਸਹੀ ਹੈਗੇ ਸਾਰੇ ਉਸ ਨੇ ਜਾਂਦੇ ਕਿਤੇ ਨੇ ਜਿਹੜੀ ਕਿ ਸਵਾਲ ਇਹ ਹੈ ਗੁਰਬਾਣੀ ਸਾਨੂੰ ਜਿਹੜਾ ਤੀਜਾ ਨੇਤਰ ਕਹਿੰਦੇ ਨੇ ਤੀਜਾ ਨੇਤਰ ਉਹ ਤੀਜਾ ਨੇਤਰ ਸਾਡੀ ਬੁੱਧੀ ਹੈ ਪਰ ਉਹਨੂੰ ਹੁਣ ਸੁਸਤ ਲੱਗਿਆ ਹੋਇਆ ਜਿਵੇਂ ਕੋਈ ਨਹੀਂ ਆਇਆ ਨਾ ਮੋਦੀ ਕਰਦਾ ਆਏ ਮੋਦੀ ਉੱਤਰੇ ਉਹ ਸਾਡੀ ਅੱਖ 'ਚ ਸਾਰਾ ਸੰਸਾਰ ਸਾਰੇ ਸਾਨੂੰ ਲੀਲਾ ਨਹੀਂ ਇਸ ਕਰਕੇ ਆਤਮਾਵਾਂ ਸਾਡੀਆਂ ਹਾਜ਼ਰ ਹੁੰਦੀਆਂ ਨੇ ਜਦੋਂ ਉਹ ਕਹਿੰਦੇ ਧਰਮ ਦੇ ਛੌੜ ਕੱਟ ਦਿੰਦਾ ਗੁਰੂਸ਼ਿਆਨ ਦੇ ਕੇ ਜਿਹੜਾ ਮੋਤੀ ਦਾ ਆਪਰੇਸ਼ਨ ਕਰ ਦਿੰਦਾ ਸਾਡਾ ਗੁਰੂ ਜੀ ਦਾ ਫੇਰ ਜਮਨ ਮੰਨ ਦਾ ਭਰਮ ਜਾਂਦਾ ਉਸੇ ਤੇ ਜਮਨ ਮੰਨ ਦਾ ਭਰਮ ਗਿਆ ਗੁਰਤਾਖੀ ਜਾਤੀ ਗੁਰੂ ਦੀ ਸਿੱਖਿਆ ਲੈ ਕੇ ਜੇ ਜਾਗ ਪੈਂਦਾ ਦਿਸਦਾ ਅੱਜ ਠੀਕ ਹੈ ਅੱਜ ਜੋ ਸਾਡੇ ਕੋਲ ਸੋਚ ਹੈ ਉਹਦੇ ਨਾਲ ਦਿਸਣਾ ਇਹ ਨਹੀਂ ਆ ਇਹੀ ਗੱਲਾਂ ਲੋਕ ਵਿੱਚ ਕਹਿ ਰਹੇ ਨੇ ਭਈ ਗਨ ਮੈਨੂੰ ਦੇਖੋ ਮਨੇ ਮਾਹੇ ਆਪਣੇ ਮਾ ਆਪਣੇ ਮਨ ਦੇ ਅੰਦਰ ਵਿਚਾਰ ਕਰਕੇ ਦੇਖ ਲੋ ਕਹਿੰਦੇ ਕਹਿੰਦੇ ਪਰ ਜਨੇ ਲੋਗ ਉਹ ਤਾਂ ਪੱਕੇ ਤੌਰ ਤੇ ਜ਼ਰੂਰੀ ਤੌਰ ਤੇ ਇਹ ਵੀ ਇਹ ਸਰੀਰ ਵਿੱਚੋਂ ਕਿ ਪੱਕੇ ਤੌਰ ਤੇ ਚਾਹੇ ਰਾਜਾ ਚਾਹੇ ਲੰਕਾ ਚਾਹੇ ਰਾਜਾ ਹਾਂਜੀ ਆਸ ਅਨੇਕ ਗੁਰਮੁਖ ਮਿਟੇ ہمیشہ نہیں دیا اثر ہے مایا دیا مایا رہی چیز نہیں ਉਹਦੇ ਅਨਿਤ ਚੀਜ਼ ਹੈ ਉਹ ਆਪੇ ਹੀ ਰੱਖਦਾ ਗੁਰੂ ਖਾਬੇ ਨੇ ਉਹ ਆਤ ਕਾਦੀ ਰੱਖਦਾ ਇੱਕ ਆਤ ਰੱਖਦਾ ਮੈਂ ਦੀ ਜਿਹੜਾ ਨਿਤਰ ਹੋਊਗਾ ਉਹ ਨਿਤਰ ਇਹਦੀ ਹੈ ਉਹ ਆਤ ਇਹਦੀ ਜਿਹੜੀ ਹੈ ਕੋਈ ਡਿਮਾਂਡ ਹੈ ਜਿਹੜੀ ਮੰਗਣਾ ਕੋਈ ਹੁੰਦੀ ਹੈ ਤੇ ਕਹਿੰਦਾ ਕੇ ਮੰਗਣਾ ਮੰਗਣ ਨੀਕਾ ਹਰ ਜਸ ਉੱਤੇ ਮੰਗਦਾ ਜਿਹੜਾ ਹਰ ਜਸ ਹੈ ਉਹ ਆਤ ਠੀਕ ਗ੍ਰਾਹਕ ਹੈ ਗੁਰਮੁਖ ਵੀ ਹੈ ਆਸ ਗੁਰਮੁਖ ਵਿੱਚ ਵੀ ਹੈ ਟੌਪ ਦੀ ਆਸ ਆ ਉਹ ਕਾਦੇ ਵਾਸਤੇ ਆ ਜਿਹੜੀ ਸਰੀਰੀ ਸਰੀਰ ਲੈਣਾ ਨਿਰਖਿਆ ਉਹਦੀ ਮੰਗਦਾ ਉਹ ਆਸ ਉਹ ਵੀ ਹੈ ਵਾਰ ਵਾਰ ਤੇ ਵਾ ਡਿਮਾਂਡ ਆਈ ਜਾਂਦੀ ਮੈਨੂੰ ਆਹ ਨਹੀਂ ਮੈਨੂੰ ਆਹ ਨਹੀਂ ਮੈਨੂੰ ਸਾਧਨ ਨਹੀਂ ਮੈਨੂੰ ਉਹ ਨਹੀਂ ਪਰ ਮੰਗਦਾ ਅਨਿਤ ਨਹੀਂ ਮੰਗਦਾ ਕਹਿੰਦੇ ਗੁਰਮੁਖ ਅਨਿਤ ਜਿਹੜਾ ਹੈ ਛੱਡ ਦਿੰਦਾ ਹਾਂਜੀ ਮੁਖੀ ਮਿਟਾ ਨਾਨਕ ਨਾਮ ਅਰੋਗ ਨਾਨਕ ਨਾਮ ਅਰੋਗ ਨਾਨਕ ਬਾਕੀ ਜੋ ਹੈ ਰੋਗ ਲਾਉਣ ਵਾਲੀ ਚੀਜ਼ ਹੈ ਇਹ ਜਿਹੜਾ ਗੁਰੂ ਦਾ ਗਿਆਨ ਹੈ ਇਹ ਅਰੋਗ ਹੈ ਇਹ ਬਿਨਾਂ ਰੋਗ ਤੋਂ ਵਾਲਾ ਜਿਹੜਾ ਇਹਨੂੰ ਲੈ ਲੈਂਦਾ ਉਹ ਵੀ ਰੋਗ ਹੋ ਜਾਂਦਾ ਸਭ ਰੋਗ ਦਾ ਔਖਦ ਨਾਲ ਨਹੀਂ ਕਹਿੰਦਾ ਇਹ ਰੋਗ ਲਾਤਾ ਇੱਕ ਹੋਰ ਰਸਤੇ ਦੇ ਬੰਨ ਗਏ ਜਿਹਨੂੰ ਇੱਕ ਵਿਸ਼ਰਾਮ ਲਾ ਲਈਏ ਇਹ ਤੋਂ ਵਿਸ਼ਰਾਮ ਲਾਉਣ ਵਾਲੀ ਕਿੰਨਾ ਫਰਕ ਪੈ ਜਾਂਦਾ ਜਿਹੜਾ ਨਾਮ ਹੈ ਇਹ ਰੋਗ ਕਰ ਦਿੰਦਾ ਜੀਵਾਤਮਾ ਨੂੰ ਰੋਗ ਰਹੇ ਨੇ ਨਾ ਸਾਨੂੰ ਆਤਮਾ ਦਾ ਰਸਤੇ ਕਾਮ ਕ੍ਰੋਧ ਲੋਭ ਮੋਹ ਕਰਕੇ ਮੁੰਡ ਸਾਗਰ ਭਰਿਆ ਨੀਰ ਭਰਿਆ ਆਉਂਦਾ ਨਾ ਮਾਰੇ ਉਹ ਰੋਗ ਉਹ ਰੋਗ ਰਹਿਤ ਕਰ ਦਿੰਦਾ ਗੁਰਬਾਣੀ ਦਾ ਗਿਆਨ ਨਾਮ ਹੈ ਜਿਹੜਾ ਕੀ ਹੈ ਰੋਗ ਰੋਗ ਦਾ ਬਖਸ਼ਣ ਵਾਲਾ ਹੈ ਹਾਂਜੀ ਹੋਰੇ ਸੰਸਾਰ ਗੋਬਿੰਦ ਗੁਣ ਰਹੋ ਸਾਸ ਸਾਫ ਜਗ ਨੀਤ ਆਪ ਸਾਸ ਸਿਕਾ ਜਿਲਗਲਾ ਕਰੇ ਹੋ ਨੀਤ ਰੋਗ ਤੋਂ ਆਪਸ਼ਨ ਪੌੜੀ ਆ ਗਈ ਉਹ ਕਿਹਾ ਉਸੇ ਗੱਲ ਦੀ ਸ਼ਲੋਕ ਦੀ ਇਹ ਤਾਂ ਸਰਪਰ ਕਰਨੇ ਲੋਕ ਜਾਊਗਾ ਇਸ ਕਰਕੇ ਅਨਿਤ ਦੀਆਂ ਆਸਾਂ ਚੜ ਗਈਆਂ ਨੇ ਨਿਤ ਦੀ ਕਰਨੀ ਤੇ ਪੌੜੀ ਚ ਕਿਹਾ ਗੱਦਾ ਗੋਬਿੰਦ ਗੁਰਹਾਬੋ ਗੱਦਾ ਆ ਗਿਆ ਨਾ ਲੱਗੇ ਅੱਖਰ ਦੁਆਰਾ ਪ੍ਰਵੇਸ਼ ਹੈ ਗੱਦਾ ਕੀ ਹੈ ਗੱਗੇ ਦਾ ਉਪਦੇਸ਼ ਹੈ ਕਿ ਗੱਦੇ ਦੀ ਬਾਤ ਕੀ ਕਹਿ ਰਹੇ ਨੇ ਸੰਸਾਰ ਦੇ ਲੋਕਾਂ ਨੂੰ ਗੋਬਿੰਦ ਗੁਣ ਰੱਖੋ ਗੋਬਿੰਦ ਜਿਹੜਾ ਸਾਡਾ ਗੋ ਹਿੰਦੂ ਕਹਿੰਦੇ ਜਿਹੜੀ ਗੋ ਹੈ ਜਿਹੜੀ ਕਹਿੰਦੇ ਜੀ ਮੈਂ ਹੈ ਜਿਹੜੀ ਸੁਰਤ ਹੈ ਉਹ ਜਿਹੜਾ ਬਿੰਦੂ ਹੈ ਜਿੱਥੇ ਉਹਨੇ ਜੁੜਨਾ ਹੈ ਸੈਂਟਰ ਪੁਆਇੰਟ ਹੈ ਉਥੇ ਧਿਆਨ ਰੱਖਣਾ ਹੈ ਅੰਦਰ ਉਹਦਾ ਜਿੱਥੋਂ ਗੋਬਲ ਕੀ ਹੈ ਜਿੱਥੋਂ ਸਾਡੇ ਅੰਦਰ ਆਤਮਾ ਦੀ ਗੱਲ ਛੁੱਟਦੀ ਹੈ ਨਾ ਆਉਂਦੀ ਹੈ ਜਿੱਥੋਂ ਜਿਵੇਂ ਆ ਮੈਂ ਆਪਾਂ ਬੋਲ ਰਹੇ ਹਾਂ ਸਪੀਕਰ ਸਹੀ ਆਵਾਜ਼ ਨਿਕਲਦੀ ਹੈ ਨਾ ਜਿੱਥੋਂ ਸੈਂਟਰ ਚੋਂ ਆਵਾਜ਼ ਨਿਕਲਦੀ ਹੈ ਉਹ ਇੰਗਲਿਸ਼ ਹੋ ਜਾਂਦਾ ਬੈਠੇ ਬੈਠੇ ਆਈਡੀਆ ਹਿੱਟ ਕਰਦਾ ਨਾ ਸਾਡੇ ਉਹ ਜਿੱਥੇ ਹਿੱਟ ਕਰਦਾ ਉਹ ਥਾਂ ਦਾ ਨਾਮ ਗੋਬਿੰਦ ਹੈ ਉਹ ਬਿੰਦੂ ਨਿਸ਼ਾਨ ਜਿਹੜਾ ਕਰਦਾ ਜਿਹਦੇ ਅਸੀਂ ਜੁੜਨਾ ਸੁਣਨੇ ਸਾਡੀ ਕਹਿੰਦੇ ਉਹ ਟੱਪਦੇ ਰਹੋ ਉਹਨੂੰ ਸਭ ਉਹਦੇ ਵਿੱਚ ਲਵੇ ਰਹੋ ਉਹਦੇ ਵਿੱਚ ਜੁੜੇ ਰਹੋ ਸਤਾ ਗੋਬਿੰਦ ਗੁਣ ਲਵੋ ਆਸ ਸਾਸ ਜਪ ਮੇਰੀ ਕੋ ਕਹਿੰਦੇ ਕਿੰਨੇ ਦਿਨ ਵਾਸਤੇ ਕਿੰਨੇ ਦਿਨ ਵਾਸਤੇ ਜੁੜੀ ਗਈ ਅੰਤਰਾਤਮਾ ਨਾਲ ਕਹਿੰਦੇ ਸਾਧ ਸਾਧ ਸਾਥ ਸਾਥ ਹਮੇਸ਼ਾ ਹੀ ਕੰਮ ਵੀ ਕਰਦੇ ਹੋਈਏ ਰੱਬ ਦੇ ਰਹਿਣਾ ਚਾਹੀਦਾ ਰੱਬ ਦਾ ਮਤਲਬ ਹੈ ਕਿ ਜੋ ਤੁਹਾਡੀ ਅੰਤਰਾਤਮਾ ਕਹਿੰਦੀ ਹੈ ਉਹਦੇ ਅਨੁਸਾਰ ਇਹ ਗੱਲਾਂ ਰਵੇ ਹੁਣ ਜਿਹੜੇ ਜਦੋਂ ਉਹਦੀ ਰਵੇ ਹੁੰਦੇ ਨੇ ਸੁੱਚਾ ਸੋਚਾ ਦੋ ਨਹੀਂ ਤਾਂ ਇਹਦੇ ਇੱਕ ਉਦਾਹਰਨ ਦਿੱਤੀ ਕਰਵਾਣੀ ਅੰਦਰ ਹੈ ਕਹਿੰਦੇ ਮਾਧੋ ਐਸੀ ਪਿਤਕਾਰ ਜੈਸੀ ਜਾਲ ਦੁੱਧ ਹੋਏ ਜਲ ਦੇ ਦੁੱਧ ਦੀ ਪ੍ਰੀਤ ਕਹਿੰਦੀ ਹੈ ਹੋਰ ਰੂਪ ਨਹੀਂ ਰਹਿੰਦੇ ਫਿਰ ਪਾਣੀ ਵਾਲਾ ਆਪਣਾ ਰੂਪ ਖਤਮ ਹੋ ਹੀ ਰੂਪ ਰਹਿ ਜਾਂਦਾ ਜਦੋਂ ਮਹਾਨ ਸਾਹ ਸਾਹ ਸਿਮਰੂਗਾ ਅੰਤਰਾਤਮਾ ਨਾਲ ਜੁੜੂਗਾ ਉਹ ਰਬਣਾ ਰਬਣ ਦੇ ਵਿੱਚ ਲਿਖੀ ਨਾ ਰਬਣਾ ਪਾਣੀ ਦੁੱਧ ਵਿੱਚ ਰਬ ਗਿਆ ਰਬਿਆ ਉਹਨੂੰ ਕਹਿੰਦੇ ਨੇ ਜਿਹੜਾ ਉਹਦਾ ਆਪਣਾ ਵਜੂਦ ਹੈ ਜਿਹੜਾ ਅੱਜ ਹੈ ਹਾਲਾਂਕਿ ਉਹ ਹੈ ਪਾਣੀ ਦਾ ਦੁੱਧ ਵੱਧ ਗਿਆ ਉਹਦਾ ਇਹ ਸਾਰੀ ਕਰਾਇਆ ਪਰ ਅੱਤ ਜਿਹੜੀ ਉਹਦੀ ਹੋਂਦ ਹੈ ਉਹ ਸਭ ਭਰਦੀ ਨਹੀਂ ਭਰਦੀ ਨਹੀਂ ਉਹਨੂੰ ਰਬਣਾ ਹੈ ਮਨ ਦੀ ਆਪਣੀ ਮਰਜ਼ੀ ਮਨ ਦੀ ਆਪਣੀ ਸੋਚ ਰਹੀ ਹੀ ਨਾ ਅੰਦਰ ਆਤਮਾ ਜੀ ਰਵਿਆ ਰਹੇ ਸਾਲ ਸਾਲ ਇਹਨੂੰ ਰਵਿਆ ਰਹੇ ਇਹਦੇ ਵੇਲੇ ਵੀ ਅੱਡ ਤੇ ਹੈ ਜਿਹੜੀ ਤੇ ਚਿੱਠੀ ਕਿਸੇ ਟਾਈਮ ਤੇ ਵੀ ਬਣਾਈ ਨਾ ਸਕਦੇ ਜਾਂਦੇ ਇਹ ਤੇ ਚਿੱਠੀ ਹੈ ਤਾਂ ਤੋਂ ਨਿਕਲਦਾ ਇਹਦਾ ਮਤਲਬ ਮਨ ਗੜਬੜ ਕਰ ਰਿਹਾ ਹੈ ਇਹ ਸੋਗਰੀ ਬਸ ਹੈ ਇਹ ਦੋ ਆ ਜਿਹੜੇ ਕਨਫਿਊਜ਼ ਕਿਉਂ ਅਸੀਂ ਪੋਜੀਸ਼ਨ ਅੰਗਰੇਜ਼ੀ ਚ ਹੈ ਉਹ ਮਨ ਵੀ ਕਹਿ ਦਿੰਦੇ ਆ ਇਹ ਦੋ ਮੰਨ ਤਾਂ ਤੁਹਾਡੇ ਵੀ ਰੋਣੇ ਇਹ ਵੀ ਦੇਖ ਲਓ ਜੇ ਦੋ ਚਿੱਤੀ ਹੈ ਤਾਂ ਇੱਕ ਸ਼ਬਦ ਵੀ ਦੋ ਕਿਤੇ ਨਾ ਕਿਤੇ ਭਾਣੇ ਦਾ ਵਿਰੋਧ ਕਰਨਾ ਰੁਕ ਰਿਹਾ ਮਨ ਹੋਵੇ ਨਾ ਹੋਵੇ ਅੱਜ ਕੱਲ ਯਾਨੀ ਕਿ ਚਿੱਤੀ ਦੀ ਪੋਜੀਸ਼ਨ ਕੀ ਹੈ ਚਿੱਤੀ ਵਾਲੀ ਪੋਜੀਸ਼ਨ ਜਿਹੜੀ ਹੈ ਬੁੱਧੀ ਫਸੀ ਹੁੰਦੀ ਹੈ ਉੱਤੇ ਐਸੀ ਬੰਦੇ ਜੋ ਵੀ ਬੰਦੇ ਕਾਈ ਕਹਿੰਦੇ ਵੀ ਕੋਈ ਡਿਸੀਜਨ ਲੈਣ ਲੱਗੇ ਹਣ ਕਾਲਾ ਪੈਂਦਾ ਤੁਸੀਂ ਗੱਲ ਕਾਹਦੀ ਨਹੀਂ ਪੈਣਾ ਤੂੰ ਦੇਖ ਇਹਦੀ ਵੀ ਉਹਦੀ ਵੀ ਸੁਣ ਹਾਲਾਤ ਵੀ ਦੇਖ ਹਾਲਾਤ ਤੇ ਫਿਰ ਫੈਸਲਾ ਕਰ ਉਹ ਪੋਜੀਸ਼ਨ ਹੈ ਕਹਿੰਦੇ ਸਾਥ ਸਾਥ ਜਪ ਨੀਤ ਸਾਥ ਦਾ ਦੇ ਆਪਣੀ ਅੰਤਰਾਤਮਾ ਵਿੱਚ ਰੋਗੇ ਕਹਾ ਵੀ ਸਾਥ ਇਹ ਕਹਾ ਇਲਮ ਨਾ ਕਰੇ ਹੋ ਉਮੀਦ ਇਲਮ ਹਿੰਦੀ ਦਾ ਲਫ਼ਜ਼ ਹੈ ਦੇਹੀ ਕਰਨੀ ਲੰਬ ਵੀ ਕਹਿੰਦੇ ਨੇ ਇਹ ਕੰਮ ਕਹਿੰਦੇ ਤੇਰੀ ਦਾ ਕੋਈ ਭਰੋਸਾ ਨਹੀਂ ਕਿਹਾ ਪਸੰਦਾ ਇਹ ਇਹਦਾ ਕੋਈ ਬਸਾਦਾ ਨਹੀਂ ਇਸ ਕਰਕੇ ਇਹ ਦੇ ਦੇ ਰਹਿੰਦੇ ਰਹਿੰਦੇ ਆਪਣਾ ਜਿਹੜਾ ਕੰਮ ਹੈ ਜਿਵੇਂ ਉਹ ਛੁੱਟੀਆਂ ਹੋਈਆਂ ਸੀ ਮੇਰੀਆਂ ਅੱਛਾ ਉਹ ਛੁੱਟੀਆਂ ਨੇ ਛੁੱਟੀਆਂ ਵਿੱਚ ਕੰਮ ਵੀ ਮਿਲਿਆ ਕੰਮ ਵੀ ਮਿਲਿਆ ਹਾਂ ਹੋਮਵਰਕ ਵੀ ਆਇਆ ਉਹਨਾਂ ਛੁੱਟੀਆਂ ਛੁੱਟੀਆਂ ਰੋਜ਼ੇ ਕਿ ਨਿਕਲ ਜਾਣਗੇ ਛੁੱਟੀ ਦਾ ਰੋਜ਼ੇ ਰੋਜ਼ੇ ਨਿਕਲ ਜਾਣਗੇ ਚੜਿਆ ਰਾਤ ਪੈ ਗਈ ਰਾਤ ਵੀ ਦੇਖ ਰਿਹਾ ਇਹ ਕਰਦੇ ਕਰਦੇ ਕਹਿੰਦੇ ਸਾਲ ਪਾਲ ਕੀ ਵਿਆਹ ਹੈ ਇਹ ਪਤਾ ਛੁੱਟੀਆਂ ਕਿਤੇ ਵੇਲੇ ਖਤਮ ਹੋ ਜਾਂਦੀਆਂ ਪਰ ਜਿਹੜਾ ਸਿਆਣਾ ਸਟੂਡੈਂਟ ਹੈ ਜਿਹੜਾ ਸਿਆਣਾ ਗੁਰਸਿੱਖ ਹੈ ਉਹ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਨਾਲੇ ਨਿਬੇੜ ਲੈਂਦਾ ਜਿਹੜਾ ਜ਼ਿਆਦਾ ਹੀ ਸਿਆਣਾ ਜਿਹੜਾ ਜ਼ਿਆਦਾ ਹੀ ਸੰਸੀਅਰ ਹੈ ਉਹ ਕੀ ਕਰਦਾ ਉਹ ਕਹਿੰਦਾ ਬਾਬਾ ਨਾਨਕੇ ਫੇਰ ਜਾਵਾਂਗੇ ਘੁੰਮਣ ਫੇਰ ਜਾਵਾਂਗੇ ਕੰਮ ਪਹਿਲਾਂ ਹੀ ਮੁਕਾ ਲਈਏ ਕਿਉਂਕਿ ਉਹ ਜਿਹੜੀ ਇੱਕ ਚੱਕਰ ਅੰਦਰ ਇੱਕ ਸਪੀਡ ਹੈ کرنا کریے ہاں جی۔ جو بندہ ہے ਨਾਹੂ ਜਿਹੜਾ ਪੂਜੀਐ ਜੋ ਆਈ ਕਰੈ ਜਮ ਪੰਜ ਉਸੇ ਗੱਲ ਦੀ ਵਿਆਖਿਆ ਹੋਈ ਜਿਹੜਾ ਦੱਸਦਾ ਨਹੀਂ ਨਾ ਪਹਿਲੇ ਜੇ ਕੋਈ ਕਹਿੰਦਾ ਨਾਮ ਹੈ ਜਿਹੜਾ ਵੀ ਅੱਛਾ ਹੈ ਅਜੇ ਤਾਂ ਜੀ ਖਾਣ ਪੀਣ ਦਾ ਟਾਈਮ ਹੈ ਕਰਾਂਗੇ ਐਸੇ ਕੀ ਕਹਿੰਦੇ ਨਾ ਬਾਰਕ ਆ ਜੋ ਬਣੋ ਮੈਂ ਫਿਰਦੀ ਕਿ ਬੰਦ ਫਿਰਦੀ ਕਿਸੇ ਨੂੰ ਕਹਿੰਦਾ ਇਹ ਕੋਈ ਪੱਕਾ ਸੰਬੰਧ ਨਹੀਂ ਕਿਸੇ ਨਾਲ ਲੱਗਿਆ ਵਾ ਕਹਿੰਦੇ ਉਹ ਬੋਲ ਮੇਰਾ ਨਾ ਪੁੱਛੀ ਹੈ ਪੀੜਾ ਕਹਿੰਦੇ ਫਿਰ ਸਮਝ ਜਾ ਜਾਂਦੇ ਨੇ ਕਈ ਵਾਰੀ ਆਪਣੇ ਅੱਜ ਕੱਲ ਜੰਨਤ ਨਹੀਂ ਹੁੰਦੇ ਉਹ ਸਾਨੂੰ ਥੋੜਾ ਜਿਹਾ ਆਉਟ ਜਿਹਾ ਲੱਗਦੇ ਨੇ ਫੇਰਾ ਮਾਰੀ ਨਹੀਂ ਕਹਿੰਦੇ ਮੇਰੀ ਵਾਰੀ ਹੈ ਜੀ ਉਹ ਫੇਰਾ ਨਾ ਬੁੱਝਿਆ ਜੋ ਆਏ ਪਰੇ ਜਮ ਫੰਦ ਇਹਨੂੰ ਕੱਲ ਜੇ ਕੋਟਰਾਸ ਕਰ ਜਾਣਾ ਉਹ ਮੇਰਾ ਨਹੀਂ ਬੁੱਝਿਆ ਜਾ ਸਕਦਾ ਜੋ ਜਿਹੜੀ ਬੱਚੇ ਦੀ ਚੜਾਈ ਕਰ ਜਾਂਦੇ ਜੋਗ ਜਵਾਨੀ ਜਿਹੜੀ ਜਵਾਨੀ ਮਹਿਰੇ ਵੀ ਚਲੇ ਜਾਂਦੇ ਇਹਦਾ ਆਪਣੀ ਪਤਾ ਨਹੀਂ ਕੰਮ ਚ ਕੀ ਜਿਹੜੀ ਆ ਕੰਮ ਕਰ ਲੋ ਧੂਰਾ ਕਿੰਨਾ ਹੈ ਬੱਚੇ ਨੂੰ ਜਦ ਅਸੀਂ ਪਲੇ ਵਿੱਚ 2.5 ਸਾਲ ਦੇ ਬੱਚੇ 2 ਸਾਲ ਦੇ ਨੂੰ ਜਾ ਕੇ ਸਾਰਾ ਪੁਰਸਕਾਰ ਕਰਦੇ ਨੇ ਜੀ ਆਹ ਕੀ ਕੋਈ ਗੱਲ ਕਿਉਂਕਿ ਅਸੀਂ ਪਹਿਲਾਂ ਕੁੜੀ ਨੂੰ ਪੜਾ ਦਿੰਦੇ ਆ ਸੰਸਾਰੀ ਜਿਹੜਾ ਛੱਡ ਜਾਣਾ ਸੰਸਾਰੀ ਉਹ ਤਾਂ ਪੂਰਾ ਸੰਗਲ ਬਣ ਲੈਂਦੇ ਆ ਬਾਅਦ ਵਿੱਚ ਜਾ ਕੇ ਉਹਨੂੰ ਨਾ ਇਹ ਤੋਂ ਸ਼ੁਰੂ ਕਰਦੇ ਆ ਇਹਨਾਂ ਉਹ ਪੱਕ ਜਾਂਦਾ ਫਿਰ ਕਰਕੇ ਗੁਰੂ ਘਰ ਕੀ ਹੈ ਧਰਮ ਵਿੱਚ ਕੀ ਹੈ ਸਦਾਮਾ ਕਿਦਾਂ ਹੈ ਕ੍ਰਿਸ਼ਨ ਕਿਦਾਂ ਹੈ ਝੂਠ ਦਾ ਕਰ ਪ੍ਰਦਾਨ ਦਾ ਹੈ ਇਹ ਤਾਂ ਇਹ ਕੋਈ ਜਿਹੜੀ ਹੈ ਸਾਨੂੰ ਬਚਾਉਣਾ ਕੇ ਧਰਮ ਦੀ ਦੁਨੀਆ ਅੰਦਰ ਜਿਹੜਾ ਐਕਸਰਸਾਈਜ਼ ਕਰਨਾ ਇਹਨੂੰ ਅਸੀਂ ਅਮਰ ਸਿਖਾਣਾ ਹੈ ਇਹ ਜਾਂ ਜਲੂ ਬਾਣਾ ਹੈ ਜਾਂ ਮੁਸਲਮਾਨ ਸੁਨਨਤ ਕਰਦੇ ਨੇ ਧਰਮ ਪੱਕੇ ਤੌਰ ਤੇ ਜੋੜਨਾ ਰਸਮੀ ਤੌਰ ਤੇ ਉਹ ਤੱਕ ਸਾਰੇ ਧਰਮਾਂ ਨੇ ਜਿਹੜੀ 13 ਸਾਲ ਦੀ 13ਵੇਂ ਸਾਲ ਤੋਂ ਸਿੱਖਾਂ ਦੇ ਵਿੱਚ ਵੀ 13ਵੇਂ ਸਾਲ ਤੋਂ ਅਮਰ ਦੇ ਸੀ ਜਨੇਊ ਪਾਉਂਦੇ ਨੇ 13ਵੇਂ ਸਾਲ ਚ ਪਾਉਂਦੇ ਨੇ ਜਿਹੜੀ ਸੁਨਨਤ ਕਰਦੇ ਨੇ ਉਹ ਕਿਹੜੇ ਕਿਹੜੇ ਕਰਦੇ ਨੇ ਕੁਰਬਾਨੀ ਵੀ ਉਹਦੇ ਮੋਹ ਲਾਉਂਦੀ 12 ਵਰਸ ਬਾਨ ਤਨ ਬੀਤੇ 12 ਸਾਲ ਦੇ ਬਚਪਨ ਦੇ ਪਰ ਬਚਪਨ ਵਿੱਚ ਪੜ੍ਹਾਈ ਕਿਹੜੀ ਕਰਾਉਣੀ ਹੈ ਹੈ ਵੀ ਤੇ ਵੇ ਤੇ ਜਿਹੜੀ ਐਜੂਕੇਸ਼ਨ ਦਿੰਦੇ ਆ ਇੰਨੇ ਤਾਂ ਉਹੀ ਜਿਹੜੀ ਯੂਨੀਵਰਸਿਟੀ ਦਾ ਸਿਲੇਬਸ ਹੈ ਉੱਠਾ ਤਾਂ ਨਹੀਂ ਬਣਾਉਂਦੇ ਜਿਹੜਾ ਕੱਲ ਨੂੰ ਕੰਪਲੀਟ ਕਰਨਾ ਪਵੇ ਤੇ ਨੂੰ ਸ਼ਰਮ ਸ਼ੁਰੂ ਤੋਂ ਹੀ ਜੋ ਆ ਨਹੀਂ ਅਸੀਂ ਵਿੱਚ ਗਿਆਨ ਲੈਣਾ ਮੈਨੂੰ ਇਹ ਬਹੁਤ ਤੋੜ ਕੇ ਜਾਣਾ ਸੰਸਾਰ ਮੈਂ ਕਈ ਇੱਕ ਪਰਿਵਾਰ ਦੇ ਰਿਸ਼ਤੇਦਾਰ ਜੀ ਵੀ ਹੈਗੇ ਨੇ ਉਹ ਤੋਂ ਵੀ ਜਿਹੜੀ ਉਹ ਡੈਥ ਵੀ ਬੱਚੇ ਨੂੰ ਕਹਿ ਰਹੇ ਨੇ ਚਾਰ ਸਾਲ ਦੇ ਬੱਚੇ ਨੂੰ ਉਹਦਾ ਫਾਦਰ ਕਹਿ ਰਿਹਾ ਉਹ ਕਹਿੰਦਾ ਗਿਆ ਇਹਦਾ ਪੰਜ ਪੂਸ ਦੇ ਸਰੀਰ ਹੈ ਗਿਆ ਕਿਤੇ ਨਹੀਂ ਕਿ ਇਹ ਨਾ ਡੈਥ ਮਰਨਾ ਜਿਹੜੀ ਮੌਤ ਦਾ ਪੈ ਚਾਰ ਸਾਲ ਦੇ ਬੱਚੇ ਤੋਂ ਹੀ ਐਸਾ ਉਪਦੇਸ਼ ਦੇਣਾ ਕਈ ਵਾਰੀ ਟ੍ਰੈਜਡੀ ਦਾ ਕੀ ਪਤਾ ਕਿਤੇ ਵੀ ਹੋ ਜਾਂਦੀ ਹੈ ਜਿਹੜੇ ਵੀ ਡਿਪਰੈਸ਼ਨ 'ਚ ਚਲੇ ਜਾਂਦੇ ਆ ਉਹਨਾਂ ਵੀ ਤੋਂ ਪੜਾਈ ਦਾ ਹੋਣਾ ਪਹਿਲੇ ਮੰਨ ਕੇ ਚੱਲੀਏ ਉਹ ਕਰ ਕੇ ਰੀਤ ਦੀ ਰੋਜ਼ ਕੀਰਤਨ ਸੋਲਾ ਪੜ ਕੇ ਪੈਣਾ ਕਿਉਂ ਦੀ ਰੀਤ ਹੈ ਇਹ ਆਪਣਾ ਕੀਰਤਨ ਸੋਲਾ ਆਪਣੇ ਪਤਾ ਕਰ ਹੋਵੇ ਤੇ ਸਭਨਾ ਸਵੇਰੇ ਆ ਕੇ ਨਹੀਂ ਸੁਣੂ ਰੋਜ਼ ਕੀਰਤਨ ਸੁਣਦਾ ਹੁੰਦਾ ਇਹ ਇੱਕ ਸੰਕੇਤ ਸੀਗੇ ਇੱਕ ਬੜੀ ਵੱਡੀ ਤਕਨੀਕ ਸੀ ਗੁਰੂ ਘਰ ਦੀ ਪਹਿਲਾਂ ਇਹਨੂੰ ਪਿਆਰ ਕਰਕੇ ਰੱਖਣਾ ਤੇਰੀ ਕਰਨਾ مطلب شریر چلو تو اندر پہلو پتا لگ گیا گرو صاحب کیا جنا لڑھو ہاں جی۔ یار نہیں

یہ یہ سریر تو سارے نہیں چلنا چاہے تک گرو ہے چاہے تو برہم چنی ہے چاہے کوئی ہے جی ابھی ساتھی جو سنے گوبر چلے گئے شریر ہے ہی نہیں گرو نانک دیو جی پیا کہ وزیے مننا چاہتے کہ گروا کا شریر کوئی ہو رہا ہے گربانی آپ کی جا سری ہے برپر کرنے لوگ چاہے کوئی گیانوان ہے چاہے کوئی چندر ہے چاہے کوئی گینی ہے چاہے کوئی ہے ਇਹ ਤਾਂ ਸਰੀਰ ਸਾਰਿਆਂ ਨੇ ਛੱਡਣਾ ਛੱਡਣਾ ਹਾਂਜੀ ਸਾਡੀ ਚਾੜ ਕਰ ਵੀ ਗਈ ਹਾਂ ਇੱਕ ਗੱਲ ਜ਼ਰੂਰ ਆ ਕਹਿੰਦੇ 12 ਜਿਹੜਾ ਮੂਲ ਕਹਿੰਦੇ ਛਾੜ ਛਾੜ ਸੰਗਲੀ ਗਈ ਸਾਰੇ ਜੱਗ ਕਹਿੰਦੇ ਨੇ ਸਰੀਰ ਚਾਹੇ ਕਿੰਨਾ ਕੋਈ ਜਵਾਨ ਦਾ ਵੀ ਜਾਂ ਕੋਈ ਜਵਾਨ ਦੀ ਕਰੀ ਵਰਗਾ ਕੋਈ ਵੀ ਚਾਹੇ ਲਾਸ਼ ਦੀ ਤਾਂ ਆਪਣੇ ਮਨ ਨੂੰ ਭਾਸਦਾ ਨੇ ਜੀ ਚੰਦਰ ਦੀਆਂ ਨਕਲਾਂ ਲਾ ਲਓ ਉਹ ਤਾਂ ਇੱਕ ਆਪਣੇ ਮਨ ਦੇ ਦੇਣ ਦੀ ਗੱਲ ਹੈ ਪਰ ਕਹਿੰਦੇ ਛਾੜ ਛਾੜ ਸਗੜੀ ਗਈ ਪਰ ਕਹਿੰਦੇ ਮਨ ਮਨ ਦਾ ਮੋਹੀ ਮਨ ਦੀ ਕੀ ਹਾਲਤ ਹੈ ਕਹਿੰਦੇ ਮੂਰ ਕਾਮ ਪਟਾਏ ਇਹ ਮਨ ਮੂਰ ਕਹਿੰਦੇ ਫੇਰ ਉਹ ਕੀ ਕਰਦਾ ਫਿਰਦਾ ਦਲੀਲ ਨਾਲ ਇਹ ਵੀ ਆਪਣੇ ਮੂਲ ਨਾਲ ਵੀ ਆਤਮਾ ਨਾਲ ਆਪਣਾ ਵੀ ਆਪਣੇ ਗੋਬਿੰਦ ਨਾਲ ਸਹੀ ਕੀ ਬਚਾ ਜਿਹੜਾ ਕਿਤੇ ਬਚਾ ਦਿਲ ਦਾ ਜਿਹੜੀ ਛੱਡ ਜਾਣੀ ਹੈ ਆ ਜਿਹੜੀ ਛੱਡ ਜਾਣੀ ਹੈ ਨਾ ਕੱਚੀ ਕਹਿੰਦੇ ਲਾਗ ਪਰੇ ਦੁਰਗੰਧ ਸਿਓ ਲਾਗ ਪਰੇ ਕਰਵੰਦ ਫਿਰ ਕਿਨੂੰ ਲੱਗਿਆ ਕਰਵੰਦ ਨੂੰ ਆਪ ਨੂੰ ਸੌਣ ਲੱਗੇ ਇਸ਼ਨਾਨ ਕਰੋ ਕਿਤੇ ਜਾਓ ਨਾ ਦਸਤ ਜਨਾ ਜਾਓ ਕਿਤੇ ਨਾ ਜਾਓ ਐ ਪੂਰਾ ਸਮਝ ਲਓ ਵੀ ਦਸਤ ਤੋਂ ਰਹਿਤ ਕਰ ਦੋ ਏਰੀਆ ਸਵੇਰੇ ਉੱਠ ਕੇ ਕੇ ਕੀ ਹਾਲ ਹੁੰਦਾ ਇਹ ਗੁਰਬੰਧ ਉਹ ਹੈ ਹੀ ਗੁਰਬੰਧ ਹੈ ਜਿਹੜੇ ਸਭ ਨਾ ਹੁੰਦੇ ਇਹ ਗੁਰਬੰਧ ਤੋਂ ਥੋੜਾ ਜਿਹਾ ਕਿਹੜਾ ਜਿਹੜਾ ਵਿੱਚ ਹੁੰਦਾ ਹੈ ਨਾ ਘੰਟੇ ਬਾਅਦ ਫੇਰ ਉਹੀ ਹਾਲ ਹੈ ਮੂੰਹ 'ਚ ਦੇਖ ਲੋ ਸਾਰੇ ਕੌਸ਼ਲ ਕਰਨ ਦਾ ਮੈਂ ਕਹਿੰਦੇ ਇਹ ਕਿਹਨੂੰ ਲੱਗਿਆ ਇਹ ਲਾਗ ਪਰੇ ਗੰਦ ਗੰਦ ਨੂੰ ਲੱਗਿਆ ਹੋਇਆ ਕਈ ਗੱਲ ਆਪਾਂ ਦੀ ਬਾਤ ਕਹੀ ਸੀ ਕਹਿੰਦੇ ਅੱਗ ਦੇਖਦਾ ਕਹਿੰਦੇ ਪਾਣੀ ਦੇਖਦਾ ਬਸੰਤਰ ਦੇਖਦਾ ਲੂਣ ਕਹਿੰਦੇ ਪੰਜਵਾਂ ਪਾਇਆ ਕਿਰਤ ਆਪੀ ਸੁਤਨ ਜਿਹੜਿਆ ਉਸਦਾ ਬਈਆ ਉਹ ਇੱਕ ਵਧੀਆ ਅਮਰਤ ਕਹਿੰਦੇ ਪੰਡਤ ਨੇ ਕਹਿੰਦੇ ਵਧੀਆ ਪਦਾਰਥ ਕਹਿੰਦੇ ਜਦ ਆਪੀ ਪਾਪੀ ਨਾਲ لگیا لپٹائے یہ پندگی پوری لپٹتا ہے شریر شریر اپنا ہے جہاں اندر نہیں لپتا ہے لپٹتا نے مکھی متے جسے بھاگ نا چن گر پرساد سمرت رہے نا پرشاد کا پرشاد ہے گر پرساد دو من کے چلیے بڑا پرشاد شریر کی خراب ہے گر پرساد آتما خراب ہے گر پرساد رہ گیا ਰਾਹ ਪ੍ਰਸ਼ਾਦ ਨੂੰ ਖੁਰਾਕ ਪ੍ਰਸ਼ਾਦ ਦਾ ਜੀ ਨੂੰ ਕਰਕੇ ਲਿਖਿਆ ਵੀ ਤਾਂ ਸਾਹਿਬ ਦਾ ਨਾਮ ਵਿੱਚ ਰਾਹ ਪ੍ਰਸ਼ਾਦ ਲਿਖਿਆ ਹੁੰਦਾ ਗੁਰਪੁਰਬ ਤੋਂ ਲੈਣਾ ਜਾ ਕੇ ਸਭ ਪ੍ਰਸ਼ਾਦ ਬਾਹਰ ਹੁੰਦਾ ਦਰਬਾਰ ਰਾਹ ਪ੍ਰਸ਼ਾਦ ਤੋਂ ਉਹਦੀ ਲੈ ਕੇ ਆਉਂਦੇ ਅੰਦਰੋਂ ਲੈਣ ਜਾਣਾ ਉਹ ਕਹਿੰਦਾ ਵੀ ਆ ਦੇਖ ਲੈ ਗੁਰਦੇਵਾ ਰਾਹ ਪ੍ਰਸ਼ਾਦ ਪਹਿਲਾਂ ਸਰੀਰ ਦੀ ਖਰਾਕ ਇਹਨੂੰ ਸਰੀਰ ਦਾ ਫਿਕਰ ਖਾ ਲੈਣਾ ਅਸਲ ਉਹ ਗੁਰੂ ਕਹਿੰਦੇ ਵੀ ਤਰੀਕਾ ਵਰਤਣ ਦਾ ਪ੍ਰਸ਼ਾਦ ਪਹਿਲਾਂ ਇਹਨੂੰ ਦੇ ਦੋ ਬਾਹਰ ਰਾਹ ਪ੍ਰਸ਼ਾਦ ਬਾਹਰੋਂ ਲੈ ਕੇ ਦੀ ਅੰਦਰ ਜਾਣੇ ਕੇ ਦੇਣਾ ਖਾਣਾ ਗੁਰੂ ਦੀ ਹਾਜ਼ਰੀ 'ਚ ਜਾ ਕੇ ਪਰ ਪਹੁੰਚਣਾ ਗੁਰਪ੍ਰਸਾਦ ਤੱਕ ਹੈ ਆ ਕਹਿੰਦੇ ਗੁਰਪ੍ਰਸਾਦ ਸਾਹਿਬ ਸਿਮਰਤ ਰਹੇ ਜਿਹੜਾ ਆ ਪ੍ਰਸ਼ਾਦ ਰਹਿੰਦਾ ਉਹ ਫਿਰ ਸਿਮਰਦਾ ਰਹਿੰਦਾ ਅੰਦਰ ਫਿਰ ਜੁੜਿਆ ਰਹਿੰਦਾ ਆਪਣੀ ਅੰਦਰਾਤਮਾ ਨਾਲ ਫਿਰ ਆਪਣੇ ਜਿਹੜਾ ਨਿੱਜ ਸਰੀਰ ਹੈ ਨਿੱਜ ਹੈ ਆਪਣਾ ਉਹਦੇ ਨਾਲ ਜੁੜਿਆ ਰਹਿੰਦਾ ਜਿਨ੍ਹਾਂ ਇਹ ਬਾਤ ਅਨੁਭਵ ਕਰਦੇ ਜਿਹੜੇ ਬੱਥੇ ਦੇ ਭਾਗ ਨੇ ਬਾਕੀ ਲੰਬ ਰਹੇ ਦਰਬੰਦ ਦਰਬਾਰ ਨਿਵਾ ਸਰੀਰ ਦੇ ਰਹਿੰਦੇ ਨੇ ਜੀਵਨੇ ਗੁਜ਼ਾਰਨਾ ਉਹ ਕਹਿ ਹੀ ਦਿੰਦੇ ਨੇ ਕਹਿੰਦੇ ਜੇ ਕੋਈ ਆਮ ਆਪਾਂ ਲਿਖਦੇ ਨਹੀਂ ਕਿਤੇ ਜਾਂਦੇ ਆ ਕਿਤੇ ਕੋਈ ਚੜਾਈ ਕਰ ਜਾਂਦਾ ਉਹ ਕਹਿੰਦੇ ਕਹਿੰਦੇ ਮੁੱਦੇ ਸੀ ਲੋਕ ਕਹਿੰਦੇ ਬਹਿ ਗਿਆ ਠੀਕ ਰਹਿ ਗਿਆ ਕਹਿੰਦੇ ਚਲੋ ਹਾਂ ਕੋਈ ਪੀਣ ਦੀ ਉਮਰ ਦੀ ਖਾਣ ਪੀਣ ਦੀ ਉਮਰ ਦੀ ਬਹੁਤ ਦੇਖੋ ਫਿਰ ਗਿਆਨ ਦੀ ਨਹੀਂ ਉਹ ਕਹਿੰਦੇ ਜਿੰਦ ਬਜ਼ੁਰਗ ਮਾਰ ਦੇ ਤਾਂ ਬੰਦੇ ਰੱਖਾ ਹਟਾ ਦੇ ਇਹਦਾ ਮਤਲਬ ਖਾਣ ਦਾ ਹਟਾਉਣ ਵਾਸਤੇ ਆਏ ਆ ਇਹ ਤਾਂ ਮਤਲਬ ਖਾਣ ਪੀਣ ਵਾਸਤੇ ਗਿਆ ਸਾਰਾ ਜੀਵਨ ਜਿਹੜੀ کوئی کوئی فکر نہیں نہیں گل بات بھی کرتا وہ اپنا جیون آ گیا گیا گیا گیا چھٹی کر کی کی ہے کہ چلو ہو جائے کرنا کہتے ہیں دنیا توڑے بندنا کھن پانی تھوڑا کھایا کھن پانی تھوڑا کھانا ہے بھی وہ ہر پتا کی آیا اور گل روٹی گھٹ کھانا کھن پانی تھوڑا سکی کٹایا ਉਹ ਕਹਿੰਦੇ ਅੰਨ ਪਾਣੀ ਨਹੀਂ ਕੋਣ ਆਉਂਦੇ ਹੋ ਉਹਨਾਂ ਦੋੜਦੇ ਨੇ ਆ ਕੇ ਅੰਨ ਪਾਣੀ ਤਾਂ ਖਾਣਗੇ ਜਿੰਨਾ ਚਿਰ ਠੀਕ ਹੈ ਉਹ ਕਹਿੰਦੇ ਅੰਨ ਪਾਣੀ ਖਾਣ ਦੇ ਨਾਲ ਨਾਲ ਉਹ ਆਪਣੇ ਸੰਦਰ ਵੀ ਕੱਟ ਕੇ ਜਾਂਦੇ ਨੇ ਕੰਮ ਵੀ ਕਰਕੇ ਜਾਂਦੇ ਨੇ ਜੇ ਮਜ਼ਦੂਰ ਦਾ ਹਮ ਸੋ ਲੈਂਦਾ ਕੰਮ ਵੀ ਤਾਂ ਕਰਦਾ ਹੈ ਜੇ ਅਸੀਂ ਜੇ ਅਸੀਂ ਬੱਚੇ ਤੇ ਸਾਰਾ ਕੁਝ ਲਾਉਂਦੇ ਹਾਂ ਉਹਨੂੰ ਕੱਪੜੇ ਵੀ ਬੱਚੇ ਲੈ ਕੇ ਦਿੰਦੇ ਆ ਖਾਣ ਪਾਣੀ ਵਧੀਆ ਸ਼ਰਾਬ ਪਾਰਟੀ ਸਭ ਕੁਝ ਦਿੰਦੇ ਆ ਉਹਦੇ ਕੋਲੇ ਦਾ ਫਿਰ ਕਰਕੇ ਪਰਮੇਸ਼ਰ ਨੇ ਸਾਰਾ ਸਾਰਾ ਇੰਤਜ਼ਾਮ ਕੀਤਾ ਕੀਤਾ ਹੈ ਹੈ ਜੇ ਆ ਕੇ ਉਹ ਕਰੀਏ ਜਿਹਦੇ ਵਾਸਤੇ ਅਸੀਂ ਇੰਨਾ ਤਾਂ ਫੇਰ ਕੀ جو کچھ گرمکھ کا سارا سارا جے جے گرمکھ کے ਜਦੋਂ ਬੰਦੇ ਨਜ਼ਰ ਆਉਂਦੇ ਰੱਖਦੇ ਨੇ ਅੜੀਆਂ ਦੀਆਂ ਇਸ ਕਰਕੇ ਸਾਡੀਆਂ ਖੱਤੀਆਂ ਵੀ ਪਰਮੇਸ਼ਰ ਨਜ਼ਰ ਅੰਦਾਜ਼ ਕਰ ਦਿੰਦਾ ਹੈ ਕਿ ਅਸੀਂ ਆਪਣਾ ਕੰਮ ਕਰਦੇ ਰਹੀਏ ਹਾਂਜੀ ਇੱਕ ਆਏ ਸਫਲ ਸੀ ਆਪੋ ਇਹ ਸੁਹਾਗ ਅਲੋਹੀ ਕਰਨ ਸਮਾਪਤੀ ਦੇ ਫਿਰ ਦਰਤੀ ਪਾਉਦੀ ਦੇ ਦਿੰਦਾ ਨੇ ਦੁਬਾਰਾ ਨਾਲ ਇੱਕ ਆਏ ਸਫਲ ਤੇ ਆਪੋ ਇਹ ਸੁਹਾਗ ਆਏ ਦਾ ਸੀਗੇ ਆ ਪੰਜ ਭੂਤ ਦੇ ਸਰੀਰ ਚ ਸਫਲ ਕੌਣ ਹੋਏ ਨੇ ਹਵਾ ਕਿਹਨਾਂ ਦੇ ਹੱਥ ਲੰਗੀ ਹੈ ਉਹਨੂੰ ਤਾਂ ਕਹਿੰਦੇ ਆਏ ਜਗਤ ਮੈਂ ਫਿਰ ਬੁਝੇ ਕੁਛ ਹੋਰ ਉਹਨੂੰ ਤਾਂ ਸਾਰੇ ਹੀ ਆਏ ਨੇ ਪਰ ਆ ਕੇ ਕੀਤਾ ਕੀ ਹੈ ਸਫਲ ਕੌਣ ਹੋਏ ਨੇ ਨਾਨਕ ਆਏ ਸਫਲ ਛੇ ਬਾਪੋ ਜਿਨ੍ਹਾਂ ਦਾ ਪ੍ਰੀਏ ਦਾ ਸੁਹਾਗ ਮਿਲ ਗਿਆ ਜਿਨ੍ਹਾਂ ਨੂੰ ਸੁਹਾਗ ਦੀ ਪ੍ਰਾਪਤੀ ਹੋ ਗਈ ਇੱਕ ਮੇਕੋ ਹੋ ਕੇ ਕੰਪਨੀਆਂ ਨੂੰ ਪ੍ਰਾਪਤ ਹੋ ਗਿਆ ਉਹ ਉਹਨਾਂ ਦਾ ਹੀ ਆਇਆ ਸਫਲ ਹੈ ਆਇਆ ਸਫਲ ਕਿਹਨੂੰ ਕਰਨੀ ਹੈ ਆਇਆ ਹੋਇਆ ਸਫਲ ਉਹਨਾਂ ਨੇ ਕਿਰਿਆ ਜਾਊਗਾ ਜਿਹੜੇ ਸਵਾਦ ਤੱਕ ਪਹੁੰਚ ਗਏ ਦੇਖ ਕੇ ਹੀ ਰੁਕ ਗਏ ਸਵਾਗ ਦਾ ਬਚਨੇ ਨਹੀਂ ਹੋਇਆ ਸਵਾਦ ਦਾ ਫੇਰ ਸਾਂਝ ਹੀ ਨਹੀਂ ਹੋਈ ਹੈ ਅਗਰ ਆਇਆ ਤਾਂ ਉਹਨਾਂ ਦਾ ਅਵਸਰ ਗਿਆ ਇਸ ਕਰਕੇ ਸਫਲ ਗੁਰੂ ਦਾ ਭਗਤੀ ਦੀ ਸਮਾਪਤੀ ਤੇ ਕਹਿ ਨੇ ਆਇਆ ਸਫਲ ਉਹਨਾਂ ਦਾ ਹੀ ਹੈ ਜਿਨ੍ਹਾਂ ਨੇ ਆ ਕੇ ਸਵਾਦ ਨੂੰ ਪ੍ਰਾਪਤ ਕੀਤਾ ਹੈ ਨਹੀਂ ਕਹਿੰਦੀ ਢੂੰਡ ਲਈਏ ਢੂੰਡ ਲਈਏ ਸੁਹਾਗ ਨੂੰ ਇਹ ਗੁਰਦੁਆਰੇ ਆਉਣੀ ਹੈ ਮੰਦਰਾਂ ਦੇ ਧਰਮਾਂ ਦੇ ਚੱਲਣੀ ਹੈ ਮੰਗਦੀ ਕੀ ਹੈ ਕਹਿੰਦੇ ਢੂੰਡਦੀ ਸੁਹਾਗ ਨੂੰ ਨੌਰਨ ਕਾਈ ਕੋਰ ਇਹ ਮਨ ਵਿੱਚ ਮਨ ਵਿੱਚ ਕੋਈ ਹੋਰ ਦੀ ਗੱਲ ਹੈ ਮਾਇਆ ਨੂੰ ਕਹਿੰਦੀ ਹੈ ਨੌਰਨ ਕਾਈ ਕੋਰ ਜਿਹੜਾ ਸੁਹਾਗ ਨਹੀਂ ਇਹਦਾ ਝਾਕ ਨਾ ਹੋਰ ਉਹਨਾਂ ਨੂੰ ਝਾਕ ਨਹੀਂ ਕਿਤੇ ਚੀਜ਼ ਦੀ ਉਹ ਰਾਜ ਨੂੰ ਨਹੀਂ ਲੱਤ ਮਾਰ ਲੈਂਦੇ ਉਹ ਨਹੀਂ ਝਾਕ ਜਿਨ੍ਹਾਂ ਨੂੰ ਸੁਹਾਗ ਜੇ ਢੂੰਡਦੇ ਜਿਹੜੀ ਸੁਹਾਗ ਨੂੰ ਜਿਹੜੀ ਸੁਹਾਗ ਨੂੰ ਢੂੰਦੀ ਹੈ ਉਹ ਸੁਹਾਗ ਦੀ ਪ੍ਰਾਪਤੀ ਕਰਕੇ ਜਾਂਦੀ ਹੈ ਉਹ ਵੀ ਸੌਖਾ ਹੈ ਉਹਨਾਂ ਵਿੱਚ ਸਫਲ ਗੁਰੂ ਸਾਹਿਬ ਕਹਿੰਦੇ ਆਉਣਾ ਹੈਗਾ ਇਹ ਨਹੀਂ ਵਿੱਚ ਹਾਂਜੀ ਲੋਕ ਭੁੱਖੇ ਕਾਸਰ ਦੇ ਸਭ ਆਦ ਸਭ ਤੋਂ ਕੋਏ ਆਦ ਦੀ ਹੁਣ ਹੋਵਤ ਨਾਨਕ ਟੇਕੈ ਸੋਏ ਭੁੱਖੇ ਸ਼ਾਸਤਰ ਦੇ ਸਭ ਨਾਮ ਦਾ ਤਤ ਹੋਏ ਇਹਨੇ ਭੁੱਖੇ ਸਿਮਰਤ ਸ਼ਾਸਤਰ ਭੁੱਖੇ ਕਹਿੰਦੇ ਪੜ੍ਹੇ ਲਿਖੇ ਆਪ ਜੀ ਭੁੱਖ ਨਹੀਂ ਸੀ ਸੜੀ ਕਰਨੀ ਸੀ ਖੋਜਣੀ ਸੀ ਭੁੱਖੇ ਲੱਗਦਾ ਪੜ੍ਹੇ ਨਹੀਂ ਹਰ ਪੜਦਾ ਗੱਡੀ ਨਦੀ ਰਹਿ ਗਿਆ ਪੜਿਆ ਲਾਈ ਭੇਦ ਬੁੱਝਿਆ ਪਾਵਨ ਅਸੀਂ ਦਾ ਫਰਕ ਨਹੀਂ ਸਾਡੇ ਖੰਡ ਪਾੜ ਹੋ ਰਹੇ ਨੇ ਭੁੱਖਾਂ ਵਾਲੀ ਗੱਲ ਗੁਰੂ ਸਾਹਿਬ ਨੇ ਸਿਮਰਨ ਤੋਂ ਸ਼ਾਸਤਰ ਤੱਕ ਸਾਰੇ ਭੁੱਖੇ سارے جگ یعنی ساری پڑ بھی ਕਹਿੰਦੇ ਅਸੀਂ ਕੋਈ ਨਵੀਂ ਗੱਲ ਨਹੀਂ ਕਰ ਰਹੇ ਪਰ ਕੋਈ ਨਵੀਂ ਗੱਲ ਨਹੀਂ ਕਰ ਰਿਹਾ ਇਹੀ ਗੱਲ ਗੁਰੂ ਘਰ ਵੀ ਕਹਿ ਰਿਹਾ ਹੈ ਜੋ ਪਿੱਛੇ ਗ੍ਰੰਥ ਸ਼ਾਸਤਰ ਕਹਿ ਹੈ ਉਹ ਵੀ ਇੱਕ ਗੱਲ ਦੇ ਸਹਿਮਤ ਨੇ ਸਾਰੇ ਕਿ ਆਇਆ ਸਗਲ ਉਹਨਾਂ ਦਾ ਹੀ ਹੈ ਜਿਹੜੇ ਸਵਾਲ ਤੱਕ ਪਹੁੰਚ ਗਏ ਉਹ ਵੀ ਕਰਦੇ ਨੇ ਉਹਨਾਂ ਦਾ ਕਹਿਣਾ ਵੀ ਇਹੀ ਹੈ ਕਿ ਮਨੁੱਖਾ ਦੇ ਹੀ ਕਰਦੇ ਆ ਕੋਈ ਦਾਖਾ ਲੈਣ ਵਾਸਤੇ ਆਏ ਕੋਈ ਪ੍ਰਾਪਤ ਮਾਨਵ ਕੋ ਦੇਵਰੀਆ ਗੋਬਿੰਦ ਮਿਲਣ ਕੀ ਗੋਬਿੰਦ ਕਹਿੰਦਾ ਸਵਾਲ ਨੂੰ ਗੋਬਿੰਦ ਮਿਲਣ ਕੀ ਤੇਰੀ ਬਰੀਆ ਨਵਜੇ ਨੇ ਕੇ ਲੋ ਰਹੇ ਉਹਦੇ ਤੁਹਾਨੂੰ ਗੋਬਿੰਦ ਕਹਿੰਦਾ ਗੋਬਿੰਦ ਮਿਲਣ ਕੀ ਇਹ ਤੇਰੀ ਬੜੀ ਐ ਕਹਿੰਦਾ ਕਿਤੇ ਰਾਜਾ ਰਾਜਾ ਰਾਮ ਬਧਾਰਾ ਕਹਿੰਦਾ ਹਰ ਲੇਕਿਨ ਜੀ ਬਈ ਸੰਸਕ੍ਰਿਤ ਸ਼ਾਸਤਰ ਵੀ ਅਸੀਂ ਧੋਕੇ ਲਿਖੇ ਨੇ ਉਹਦੀ ਕੋਈ ਹੋਰ ਗੱਲ ਨਹੀਂ ਕਹਿ ਰਹੇ ਆਰ ਨਾ ਕਸਤੋ ਕੋਈ ਵੱਖਰੀ ਗੱਲ ਨਹੀਂ ਕਰ ਰਹੇ ਉਹ ਵੀ ਕੋਈ ਸਿਮਰਤ ਸ਼ਾਸਤਰ ਵੀ ਉਹ ਵੀ ਮੁਖਿਆ ਬੁੱਧੀ ਨੂੰ ਘੇਰ ਕੇ ਇਸੇ ਪਾਸੇ ਲੈ ਕੇ ਆ ਰਹੇ ਨੇ ਕਿ ਇਹ ਜਿਹੜਾ ਸੰਸਾਰ ਚ ਆਏ ਹੋ ਇਹ ਕੋਈ ਪ੍ਰਾਪਤੀ ਕਰਨ ਵਾਸਤੇ ਆਏ ਅੰਨ ਪਾਣੀ ਚੁਗਣੀ ਹੈ ਅੰਨ ਪਾਣੀ ਚੁਗਣਾ ਤਾਂ ਗੱਡੀ 'ਚ ਪੈਟਰੋਲ ਪਾਉਣਾ ਸਾਡੀ ਮਜਬੂਰੀ ਹੈ ਜੇ ਅਸੀਂ ਜਾਣਾ ਗੱਡੀ 'ਚ ਪੈਟਰੋਲ ਦਾ ਜ਼ਰੂਰੀ ਹੈ ਸ਼ੌਕ ਨਾਲ ਤਾਂ ਨਹੀਂ ਬੋਲਦੇ ਮਜਬੂਰੀ ਹੈ ਇਹਨੂੰ ਆ ਗੱਡੀ ਹੈ ਠੀਕ ਕਰੀ ਇਹ ਸਟੇਸ਼ਨਰੀ ਹੈ ਘੋੜੀ ਹੈ ਜਿੱਦਣ ਆਰਾਮ ਉਹ ਘੋੜੀ ਨੂੰ ਪਠੇੜਾ ਦਾ ਪਾਉਣੀ ਬੈਠੇ ਉਹ ਸੁਪਨੇ ਪਠੇੜੀ ਨਹੀਂ ਪਾਉਣੇ ਘੋੜੀ ਦੇ ਉੱਪਰ ਚੜ ਕੇ ਸਫਰ ਦਾ ਕਰਨਾ ਉਹ ਚਿਕਾਰੀ ਦੇ ਘੋੜੀ ਦੇ ਉੱਤੇ ਖਾਲੀ ਖੜੀ ਮਾਰੀ ਜਾਈਏ ਫਿਰ ਵੱਡੀ ਖੜੀ ਉਮਰ ਜੱਦੀ ਭਰਾ ਦੀਏ ਦੇ ਲਾਵੇ ਰੋਦੇ ਸ਼ਾਨ ਕਰਕੇ ਆਪਾਂ ਛੱਡ ਲਿਆ ਕਰੀਏ ਪਕਾਉਣ ਭੁੱਖੀ ਜਾਈਏ ਜਾਈਏ ਕਿਤੇ ਨਾ ਉਹ ਕੰਮ ਹੈ ਜਿਹੜਾ ਅਸੀਂ ਸਰੀਰ ਲੈ ਲੈਨੇ ਕੰਮ ਕਰਦੇ ਨਹੀਂ ਉਹ ਤਾਂ ਚੈੱਕ ਲੱਗੇ ਤੇ ਗੱਡੀ ਖੜੀ ਹੈ ਰੇਤ ਰੇਸ ਪੂਰੀ ਦਿੱਤੀ ਹੋਈ ਹੈ ਖੜੇ ਉੱਤੇ ਹੀ ਹੈ ਉਹ ਇਹ ਜੀ ਪੋਜੀਸ਼ਨ ਹੈ ਸਾਡੀ ਹਾਂਜੀ ਆਦਿ ਜੁਗਾਦੀ ਹੁਣ ਹੋਵਤ ਨਾਨਕ ਇੱਕ ਹੈ ਸੋਏ ਆਪ ਤੋਂ ਲੈ ਕੇ ਜਗਾਤ ਤੋਂ ਹੋ ਲੈ ਕੇ ਲੈ ਕੇ ਵਰਤਮਾਨ ਕਾਲ ਦੇ ਵਿੱਚ ਹੁਣ ਉਹ ਬਸ ਚਾਹੇ ਸੀਟ ਛੱਡਣ ਤੋਂ ਬਾਅਦ ਵੀ ਆਣ ਦੇ ਹੋਏ ਇੱਕੋ ਹੀ ਹੈ ਆਤਮਾ ਸਾਰੀ ਚਾਹੇ ਉਹ ਆਦ ਵਿੱਚ ਹੈ ਤ੍ਰਿਸ਼ਤੇ ਚ ਪਈ ਆ ਸਰੀਰ ਦੇ ਨਹੀਂ ਮਿਲਿਆ ਭਾਵੇਂ ਉਹ ਦੁਆਬਾ ਜਾਂ ਮਾਤਾ ਦੇ ਗਰਭ ਚ ਹੈ ਚਾਹੇ ਉਹਨਾਂ ਦਾ ਸਰੀਰ ਦੇ ਵਿੱਚ ਇੱਕੋ ਹੀ ਹੈ ਇੱਕੋ ਹੀ ਹੈ ਪ੍ਰਾਣ ਤਰੀਕਾ ਹਾਂਜੀ ਔੜੀ ਸਤਰਾ ਕਾਲ ਹੋ ਮਨੇ ਇਹ ਬਿਨਾਂ ਦੁਸਰ ਨਾਹੀ ਅਸੀਂ ਦਾ ਦੂਜਾ ਮੰਨਦੇ ਆ ਅਸੀਂ ਕਹਿੰਦੇ ਅਸੀਂ ਕੋਈ ਹੋਰ ਆ ਪਰਮਾਤਮਾ ਕੋਈ ਹੋਰ ਹੈ ਅਸੀਂ ਕੋਈ ਨਹੀਂ ਬੈਠੇ ਇੱਥੇ ਉਹ ਪੌੜੀ ਚ ਜਿਹੜੇ ਅੱਛੇ ਵਿਆਖਿਆ ਕਰਨਗੇ ਸ਼ਲੋਕ ਦੀ ਗੁਰੂ ਸਾਹਿਬ ਕਹਿੰਦੇ ਕਿ ਸਤਰਾ ਕਾਲੋ ਮਨੇ ਇਹ ਮਨ ਦੇ ਵਿੱਚ ਇਹ ਰੱਖ ਲਓ ਮਨ ਦੇ ਅੰਦਰ ਇਹ ਗੱਲ ਪਛਾ ਲਓ ਕੀ ਹੈ ਲੋ ਹਾਂਜੀ ਬਿਨ ਹਰ ਦੂਸਰ ਨਾਏ ਬਿਨ ਹਰ ਦੂਸਰ ਨਾਏ ਮਨ ਵਿੱਚ ਪੱਕੀ ਗੱਲ ਧਾਰਨਾ ਭੇਜ ਦਿਓ ਅੱਖੇ ਅੱਖਰ ਦਾ ਉਪਦੇਸ਼ ਹੈ ਲੋ ਮਨੇ ਇਹ ਹੈ ਇਹ ਕਰਨਾ ਕਰ ਦੋ ਇਹਦੇ ਹਿਰਦੇ 'ਚ ਪਛਾ ਲਓ ਕਿ ਹਰ ਬਿਨ ਦੂਸਰ ਨਾਏ ਕੋਈ ਤੋਂ ਬਿਨਾ ਦੂਜਾ ਕੋਈ ਨਹੀਂ ਰੱਜੀਆ ਦੂਜਾ ਬੱਚਾ ਕਹਿੰਦਾ ਕਦੀ ਹੋ ਰਹਾ ਹਰ ਹੋ ਰਹਾ ਇਹ ਦੋ ਮੰਨੀ ਬੈਠੇ ਜਦੋਂ ਬਰਾਤ ਨੂੰ ਸਮਝ ਆਉਂਦੀ ਹੈ ਫੇਰ ਕਹਿੰਦਾ ਦੋ ਹੀ ਮੋਤੀ ਉਹਦਾ ਮੋੜ ਹੀ ਦੋ ਹੀ ਅੰਦਰ ਐਸਾ ਨਹਿਰ ਪਾਣੀ ਦੇਖੋ ਨੂੰ ਦੋ ਨੇ ਪਰ ਹੈ ਤਾਂ ਇੱਕ ਕਹਿੰਦੇ ਜਾਵੇ ਸਿੱਖਣ ਜਲ ਨਹੀਂ ਜਿਹੜੀ ਲਹਿਰ ਦੇ ਵਿੱਚ ਪਾਣੀ ਹੁੰਦਾ ਹੁੰਦਾ ਤਾਂ ਪਾਣੀ ਹੋਈ ਹੈ ਇਹ ਤੇ ਅਸੀਂ ਬਾਹਰ ਆ ਗਏ ਜਿਹੜੇ ਜੀਵ ਹੈ ਦਾ ਹਰੇ ਹੀ ਹੈ ਸਾਈ ਨਾਮਦੇਵ ਨੂੰ ਜਦੋਂ ਦਰਸ਼ਨ ਹੋਏ ਦੇ ਨੂੰ ਸੋਝੀ ਆਈ ਕਹਿੰਦਾ ਆਓ ਕਲੰਦਰ ਕੇਸਵਾ ਕਹਿੰਦਾ ਕਰ ਅਬਦਾਨੀ ਭੇਸਵਾ ਅਰਜਨ ਨਾ ਸਮਝਿਆ ਜਾ ਆਪਣੇ ਆਪ ਨੂੰ ਹਰ ਨੂੰ ਹਰ ਨੂੰ ਸਮਝਦਾ ਨਹੀਂ ਕੋਈ ਜਦ ਆਪਣੇ ਅੰਦਰ ਦੇ ਹਰ ਨੂੰ ਦੇਖਿਆ ਦਰਸ਼ਨ ਕੀਤੇ ਸਮਝ ਆਈ ਸਮਝ ਆਉਣੀ ਦਰਸ਼ਨ ਸਮਝ ਆਉਣੀ ਦਰਸ਼ਨ ਜੇ ਸਮਝ ਆਈ ਕਹਿੰਦਾ ਆਓ ਕਲੰਦਰ ਕਲੰਦਰ ਕੋਲ ਜਿਹੜਾ ਤਮਾਸ਼ਾ ਕਰਦਾ ਹੁੰਦਾ ਕਹਿੰਦਾ ਬੜਾ ਕਲੰਦਰ ਆ ਗਿਆ ਨਾ ਬਣ ਕੇ ਕਦੇ ਸੁਣਿਆ ਭੇਜ ਚ ਕਦੇ ਘੋੜੇ ਵਾਲੇ ਤੇ ਆਤਮਾ ਤੋਂ ਹੋਈ ਹੈ ਜਾਂ ਦਰਸ਼ਨ ਕੀਤੇ ਇਹਦਾ ਬੜਾ ਚੰਗਾ ਕਹਿੰਦਾ ਆਓ ਕੇਸਵਾ ਕਹਿੰਦਾ ਕਾਰਾ ਦੀ ਭੇਸਵਾ ਹੁਣ ਅਬ ਅਬ ਦਾ ਮਤਲਬ ਸੁਣੋ ਕਾਰ ਦੇ ਵਿੱਚ ਦੋ ਹੋਇਆ ਹੋਇਆ ਇੱਕ ਸੱਤ ਕੱਢ ਜਾਣਾ ਜਦੋਂ ਦੀ ਇੱਕ ਹੋ ਜਾਣਾ ਫਿਰ ਸੱਤ ਕੱਢ ਜੀ ਜਦ ਕਹਿੰਦਾ ਹੁਣ ਜਿੰਨਾ ਚਿਰ ਸਰੀਰ ਚ ਹੁਣ ਕਹਿੰਦਾ ਕਾਰ ਦੇ ਵਿੱਚ ਕਾਰ ਦੇ ਦਾਣੇ ਨੂੰ ਦੋ ਕਰਕੇ ਉਹ ਦਾਲ ਕਹਿੰਦੇ ਹੁਣ ਦਾਲ ਦੇ ਵਿੱਚ ਆਇਆ ਹੋਇਆ ਤੂੰ ਐਂ ਕਹਿੰਦੇ ਮੈਨੂੰ ਲਿਆ ਪਛਾਣ ਮੈਂ ਤੈਨੂੰ ਸਮਝ ਰਿਹਾ

ਫਰਮਾਇਸ਼ ਜਗਣਾ ਹੋਵੇ ਔਰ ਇਹ ਜਿਹਦੇ ਕਰਕੇ ਹਰਿਆ ਭਰਿਆ ਸਰੀਰ ਜਿੰਨਾ ਕਿ ਆਤਮਾ ਹੈ ਆਤਮਾ ਦੀ ਨਾ ਹਰੀ ਹੈ ਆਤਮਾ ਨਹੀਂ ਨਾ ਹਰੀ ਹੈ ਇਹਦੇ ਮਰ ਕੇ ਵੀ ਹੈਗਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕੋਈ ਵੀ ਨਹੀਂ ਗੋਬਿੰਦ ਬਿਨਾ ਗੋਬਿੰਦ ਨੂੰ ਹਰੀ ਕਹਿੰਦੇ ਨੇ ਉਹ ਨੌ ਜਿਹੜੇ ਨੇ ਕਿਸ਼ਨ ਦੇ سارے مو گوند ہو گیا دوا ہج تک ہوا ہوا نہ جت جائے ہوں آتم شریر چیز نہیں کو نر ہے نربنی آپ نر ہری ہےتما اہی ہری ہے یہ درشن نہیں ہے

ਇਕਤ ਕਰ ਮੰਨ ਲਿਓ ਕਿ ਜੇ ਬਾਜਨ ਨੂੰ ਕਹਿੰਦੇ ਮੈਂ ਸਿਰ ਕਰ ਲਿਆ ਇਸਾ ਇੱਕ ਉਹ ਦੂਜਾ ਬਣਦਾ ਹੀ ਨਹੀਂ ਕਿਸੇ ਨੂੰ ਮੈਂ ਪੜਿਆ ਦੇਖਿਆ ਸਮਝਿਆ ਦੇਖੋ ਮਨ ਧਰਿਓ ਇੱਕ ਮਨ ਦੇ ਵਿੱਚ ਆਪਣੇ ਕੋਲ ਇੱਕ ਮਨ ਦੇ ਵਿੱਚ ਦੂਜਾ ਮੰਨੇ ਹੀ ਯਾਰ ਭੱਟ ਗਿਆ ਲੈ ਤੀਜੇ ਬਾਜਾ ਜਾਵੇ ਵੀ ਤੂੰ ਇੱਕ ਦੇ ਦਰਸ਼ਨ ਕਰਦੇ ਕੀ ਹੈ ਜੈ ਮਨ ਦੋ ਕਹਿ ਹੈ ਤੇ ਤੇਰਾ ਵੀ ਕੋਵਰ ਕਹੀਏ ਹਾਂਜੀ ਭੁੱਲੇ ਕਉ ਮਨ ਕਉ ਆਵੇ ਸ਼ਰਮ ਪੁੱਛੇ ਕਉ ਮਨ ਕਉ ਆਵੇ ਸ਼ਰਮ ਸਤ ਕਰਨੇ ਪੁਨੈ ਕਰਨਾ ਜੇ ਹੁਣ ਭੁੱਲ ਗਏ ਇੱਕ ਨੂੰ ਭੁੱਲੇ ਭੁੱਲੇ ਭੁੱਲੇ ਕਉ ਮਨ ਕਉ ਆਵੇ ਸ਼ਰਮ ਹਾਂ ਹੁਣ ਜੇ ਸ਼ਰਮ ਦਾ ਆ ਗਿਆ ਇਹ ਭੁੱਲੇ ਭੁੱਲਣਾ ਮੈਨੂੰ ਪਤਾ ਕੀ ਹੈ ਆਪਾਂ ਕਹਿੰਦੇ ਫਲਾਣਾ ਬੰਦਾ ਆਇਆ ਭੁੱਲ ਮਿਲ ਗਿਆ وہ کہنے بڑا سڈے جا کے ہی نہیں جی سب ساری ایک مک نہیں ہوئی ایک مک نہیں ہوئی جائے من جو آ شرنا شرن آیا جاگ جی آ کے گیا جی منتر آتما نہ ہو گیا منتر آتما چنگی لگن کری شرن آؤ گا جی شرنا کے بیٹے دے گا منی نہیں شرمایا جی بھی بھولیا ہی نہیں جی كریا كا من مل گیا جی مل گیا یعنی چیز كرو ختم مٹی پانی پا كے دیکھو كر نہیں ہے پانی اپ ملا رہے مٹی پر گوریا لگی جی اسے كہہ ਘੋੜਿਆ ਕੱਲਾ ਕੱਲਾ ਘੋੜਿਆ ਲੱਭਿਆ ਉੜਿਆ ਘੁੜਨਾ ਤਾਂ ਤਾਏ ਮਿਲਣਾ ਤਾਂ ਏ ਜੇ ਗਿਆ ਜੇ ਘੁਰ ਗਿਆ ਤਾਂ ਵਜੂਦ ਖਤਮ ਹੈ ਚੀਨੀ ਦਾ ਵਜੂਦ ਤਾਂ ਖਤਮ ਹੈ ਅੱਜ ਮੈਂ ਕਿ ਜਿੰਨੀ ਪਾਣੀ ਨੂੰ ਮਿੱਠਾ ਕਰ ਦੋ ਪਾਣੀ ਨੂੰ ਮਿੱਠਾ ਕਰ ਦਿੰਦੀ ਹੈ ਔਰ ਅੱਜ ਵਜੂਦ ਨਹੀਂ ਜੀਦੀ ਕੋਈ ਗਈ ਆਪਣਾ ਉਹਨੇ ਛੱਡ ਤਾਂ ਮਾਰੇ ਸ਼ਰਨ ਆਇਆ ਜਿਹੜਾ ਜਾਊਗਾ ਜੇ ਘੁਰ ਗਿਆ ਆ ਕੇ ਪਾਣੀ ਕਹਿੰਦਾ ਪ੍ਰੇਮ ਆਪਣੀ ਸੋਚੇ ਖਤਮ ਆਪਣੀ ਮਨ ਮਰਜ਼ੀ ਖਤਮ ਜੀਵਨ ਸੁਖ ਰਸਾ ਫੇਰ ਕੋਈ ਨਾ ਵਜਾਊਗਾ ਸ਼ਰਨ ਨੂੰ ਗਾਲੀ ਆਪਣੇ ਸ਼ਰਨ ਨੂੰ ਕੀ ਆ ਕਹਿੰਦੇ ਸੇਵਕ ਤੇ ਕਪੂਰ ਸਾਹਿਬ ਆਵੇ ਸੁਣੇ ਹਰ ਹਰ ਉਤਮ ਬਾਣੀ ਪਰ ਗਾਵਿਆ ਸੁਣਿਆ ਕਾ ਹਰ ਥਾਏ ਪਾਵੈ ਇਹ ਤੋਂ ਕੀ ਆਗਿਆ ਸਤ ਸਤ ਕਰ ਜੇ ਸੁਖ ਸਤ ਕਰਕੇ ਮਨ ਵਿੱਚ ਘੋਲਿਆ ਤਾਂ ਸ਼ਰਨ ਆਇਆ ਉਹ ਸਾਰੀਆਂ ਨੇ ਕੋਈ ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ شبد نہ کرے بچار بچار جبدار کرنا چیز نہیں پہنچتے ان سکتا شرم آیا نہیں منیا جا سکتا نام ہے ਉਹ ਨਾਮ ਦਾਤੀ ਕੱਲ ਇਹ ਕਲਯੁਗ ਵਿੱਚ ਆ ਕਲਯੁਗ ਦਾ ਸਮਾਂ ਨਾ ਜਿੰਨਾ ਦੇ ਦੇ ਵਿੱਚ ਆਤਮਾ ਹੈਗੀ ਹੈ ਕਲਯੁਗ ਦਾ ਟਾਈਮ ਆਉਣਾ ਚਾਹੀਦਾ ਉਹਨਾਂ ਚਿਰ ਕਲਯੁਗ ਦਾ ਸਾਡਾ ਜਿੰਨਾ ਜਿਹੜਾ ਕਲਪਨਾ ਅੰਦਰ ਸਾਡੇ ਚੱਲਦੀ ਹੈ ਕਹਿੰਦੇ ਨਾਮ ਤਤ ਕਲਮਾ ਪੁਨਹ ਚਰਨਾ ਸਭ ਤੋਂ ਵੱਡਾ ਚੰਦ ਸਭ ਤੋਂ ਵੱਡਾ ਕੰਮ ਪੁੰਨ ਦਾ ਨਾਮ ਦਾ ਨਾਮ ਵਕਤ ਪ੍ਰਾਪਤ ਕਰਨਾ ਇਹ ਗੱਲ ਰਹਿ ਲਾਸ ਵੀ ਕਲ ਨਾ ਇਹੋ ਪੁੰਨ ਅਨੁਭਵ ਮਨ ਦੇ ਸਭ ਤੋਂ ਵੱਡਾ ਜਿਹੜਾ ਪੁੰਨ ਦਾ ਕੰਮ ਹੈ ਉਹ ਨਾਮ ਕਰਦਾ ਹੈ ਹੈ ਚਰਨਾ ਉਹਨੇ ਉਹਨੇ ਆਪਣੇ ਇਹਦੇ ਅੰਦਰ ਸਰੈਂਡਰ ਕਰ ਦੇਣਾ ਇਹ ਨੂੰ ਇਹ ਤੋਂ ਵੱਡਾ ਪੁੰਨ ਨਹੀਂ ਕੋਈ ਕਲਯੁਗ ਤੋਂ ਬਚਣਾ ਹੈ ਕਲਯੁਗ ਤੋਂ ਬਚਣਾ ਹਾਂਜੀ ਨਹੀਂ ਕਿਹਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਕੀਰਤੀ ਹੈ ਜਿਹੜੀ ਕਲਯੁਗ ਦੇ ਵਿੱਚ ਇਹੀ ਪ੍ਰਧਾਨ ਹੈ ਇਹ ਕਲਾ ਹੈ ਨਾ ਜਿਹੜੀ ਕਲਾ ਜੋ ਹੈ ਜਿਹੜਾ ਅੰਦਰ ਚੱਲ

ਮੁਹੱਬਤ ਦਾ ਜਿਹੜਾ ਸਾਲਾ ਤੋਂ ਵੱਧ ਉਹ ਅਸੀਂ ਕੀ ਵਿੱਚ ਰੱਖਦਾ ਸੀ ਕੰਮ ਸਾਰੇ ਕਰਨੇ ਨੇ ਸੁਧਾਰਨ ਕਿਹੜੇ ਕੰਮ ਨੂੰ ਕਰਨਾ ਹੈ ਉਹ ਕਹਿੰਦੇ ਨਾਮ ਸਤ ਜਿਹੜਾ ਨਾਮ ਜਿਹੜਾ ਸਤ ਦਾ ਗਿਆਨ ਹੈ ਜਿਹੜਾ ਉਹ ਲੈਣਾ ਸਾਨੂੰ ਵਿੱਚ ਠੀਕ ਤਰ ਪ੍ਰਧਾਨ ਹੈ ਹਾਂਜੀ ਕਾਲ ਕਾਲ ਅਮਰ ਪੁੱਛਦਾਵੇ ਸਾਰੇ ਭਗਤ ਆਮ ਕਿਤੇ ਪੜੇ ਕਾਲ ਸਿਰੋਂ ਧੱਕੇ ਦੁਆਰੇ ਦੇ ਨੂੰ ਸਭ ਸਵਾਰਤਾ ਧੱਕੇ ਨਾਲੇ ਕੱਗੇ ਤੋਂ ਘੁਰਿਆ ਦੀ ਕਹਿੰਦਾ ٹھنڈے پانی اسان کرنا سو سو پڑے کام نہیں نام درد نہیں لیا بڑی بڑی ਨਿਮਕ ਨਿਮਕ ਨਾਲ ਸਰੀਰ ਦੀ ਮੌਤ ਹੁਣ ਵੀ ਖਵਾਰਾ 'ਚ ਪੜ੍ਹਦੇ ਕਿ ਜੀਭ ਕੱਟ ਕੇ ਦੇ ਦਿੰਦੇ ਨੇ ਦੇਵੀ ਨੂੰ ਦੇਖਿਆ ਨਹੀਂ ਉਹ ਕੱਟ ਕੇ ਚੜਾ ਦਿੰਦੇ ਨੇ ਇੱਥੇ ਤੱਕ ਧਰਨਾ ਪਈਆਂ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਉਹਦੀ ਅਚੀਵਮੈਂਟ ਕੀ ਉਹਦੀ ਪ੍ਰਾਪਤੀ ਕੀ ਹੈ ਕਹਿੰਦੇ ਕਾਲ ਕਾਲ ਅਨੇਕ ਪੁਛਤਾਵੇਂ ਪੁਛਤਾਏ ਦੇ ਬਾਅਦ ਵੀ ਆ ਕੰਮ ਆ ਕੰਮ ਤੋਂ ਵਾਂਝੇ ਰਹਿ ਗਏ ਬਾਕੀ ਕਿਸੇ ਤੋਂ ਵਾਂਝੇ ਰਹਿ ਗਏ ਨਾਮ ਤੋਂ ਵਾਂਝੇ ਰਹਿ ਗਏ ਹਾਲਾ ਬਹੁਤ ਧਰਨਾ ਸੀ ਪਰ ਇਹ ਤਾਂ ਦੋ ਰਾਮਾ ਨਹੀਂ ਹਾਲਾ ਸੀ ਬੜੀ ਬੜੀ بڑی ویار کی رک جانا منٹ مطلب جانا چھت پائی بہت ہر اپنے آتما جڑے تو دینا کرتی حکم نے ਉਹ ਜਿੰਨਾ ਚਿਰ ਨਹੀਂ ਨਾ ਕੀਤਾ ਉਹਨਾਂ ਜਿਹੜਾ ਕਿਸੇ ਨੇ ਨਹੀਂ ਪਾਈ ਉਹਨਾਂ ਕਿਸੇ ਦਾ ਮਾਨ ਖੜਿਆ ਨਹੀਂ ਕਿਸੇ ਨੂੰ ਚੈਨ ਮਿਲਿਆ ਨਹੀਂ ਉਹ ਨੇ ਮਹਾ ਅੰਮ੍ਰਿਤ ਕਹੇ ਪੀਆ ਨਾਨਕ ਹਰ ਗੁਣ ਤੋ ਚੀਆ ਸਗਾ ਭੋਲ ਮਹਾਰਾਜ ਜਿਹੜੇ ਨੇ ਭੋਲਤਾ ਸਗਾ ਭੋਲ ਜੇ ਭੋਲਤਾ ਨਾ ਜੇ ਕੋਲ ਦਾ ਬਾਹਰਲਾ ਆਪਣਾ ਆਪਾ ਗੁਰੂ ਦੇ ਮੂਹਰੇ ਸਰਕਾਰ ਕੋਲ ਮਹਾਰਾਸ ਪਿਆ ਉਹ ਮਹਾਰਾਜ ਦੀ ਪ੍ਰਾਪਤੀ ਅਮਰਤ ਤੇ ਪਿਆ ਜੀ ਅਮਰਤ ਉਹ ਰਾਤ ਉਹ ਰਾਤ ਜਿਹੜਾ ਮਰਦਾ ਰਹੀ ਉਹ ਰਾਤ ਜਿਹਨੂੰ ਪਾ ਕੇ ਸਤ ਜੀਵਨ ਹੋ ਜਾਈਦਾ ਉਹ ਅਮਰਤ ਤੱਕ ਉਹ ਰਾਤ ਉਸ ਵਾਸ ਨੂੰ ਮਿਲਣ ਇਸ ਮਾਇਆ ਦੇ ਵੀ ਬਹੁਤ ਨੇ ਬਗੈਰ ਰਾਤ ਦਾ ਬਗੈਰ ਰਾਤ ਦਾ ਨਹੀਂ ਕਿਤੇ ਆਸ ਮਾਇਆ ਦੇ ਵੀ ਨੇ پرچی ری نہیں چاہے مایا رہے چاہے وہ آتم رات رہے مہارت لوگ مہاراج کا مطلب ہے وہ رتن رتن وہ رتن بھی اپنی مہاتما رکھا ਇਹ ਲਗਾ ਮਹਾਰਾਜ ਹੈ ਸਭ ਤੋਂ ਵੱਡਾ ਦੇਸ਼ ਹੈ ਇਹ ਜਨਮ ਵਿੱਚ ਜਿਹੜੇ ਇਹ ਰਸ ਜੰਗੀ ਲੱਗਦੇ ਮਹਾਰਾਜ ਮਿਲਦਾ ਇਹਦੀ ਪ੍ਰਾਪਤੀ ਉਦੋਂ ਹੈ ਜਦੋਂ ਆਪਣੇ ਆਪ ਨੂੰ ਦਿੰਦਾ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦਾ ਆਪਣੇ ਆਪ ਨੂੰ ਖਤਮ ਕਰ ਦਿੰਦਾ ਗੁਰੂ ਜੀ ਦੇ ਆਪਣਾ ਆਪੇ ਨੂੰ ਪ੍ਰਾਪਤੀ ਹੁੰਦੀ ਹੈ ਮਹਾਰਾਜ ਨਾਨਕ ਹਰ ਕੋਰ ਚਾ ਕੋ ਜੀਆ ਸਾਰੇ ਆਪਣੇ ਆਪ ਹੀ ਹੁੰਦਾ ਹੈ ਨਾਨਕ ਜੀ ਪੌੜੀ ਦੇ ਅੰਦਰ ਸਭ ਕੋਸ਼ਿਸ਼ ਕਰ ਰਹੇ ਨੇ ਪੰਜ ਬਾਜਾ ਕਹਿੰਦੇ ਨਾਨਕ ਇਹ ਜਿਹੜਾ ਰਾਜ ਹੈ ਨਾ ਇਹ ਉਹਨੂੰ ਜਿਹਨੂੰ ਗੁਰ ਦਿੰਦਾ ਹੈ ਜਿਹੜੇ ਗੁਰ ਕੀ ਗੁਰ ਕਿਹਾ ਗੁਰੂ ਨਹੀਂ ਕਿਹਾ ਗੁਰ ਕਿਹਾ ਗੁਰ ਸਾਰੇ ਸਾਰੇ ਗੁਰਦੁਆਰੇ ਗੁਰ ਨੇ ਗੁਰਦੁਆਰਾ ਗੁਰਦੁਆਰਾ ਆਪਣੇ ਮੂਲ ਨਾਲ ਜੁੜਦੇ ਹੀ ਇਹਦੀ ਰਾਸੀ ਪ੍ਰਾਪਤੀ ਹੁੰਦੀ ਹੈ ਇਹ ਰਾਸੀ ਪ੍ਰਾਪਤੀ ਆਪਣੇ ਮੂਲ ਨਾਲ ਜੁੜਦੀ ਹੈ ਉਸ ਉਹਦੇ ਕੋਲ ਰਸ ਹੈਗਾ ਉਹਦੇ ਕੋਲ ਰਸ ਆਉਂਦਾ ਜੇ ਕੰਮ ਜੇ ਮੋਬਾਈਲ ਵਿੱਚ ਸਾਡੇ ਕੋਈ ਕਾਲ ਆਈ ਤਾਂ ਕਾਨੂੰਨ ਨੂੰ ਲਾਉਂਦੇ ਆ ਨਾ ਇਹ ਕਾਨੂੰਨ ਨੂੰ ਲਾਉਂਦੇ ਆ ਜੇ ਕਾਲ ਦਾ ਮੋਬਾਈਲ ਦੇ ਵਿੱਚ ਆਈ ਹੈ ਨਾ ਜੇ ਅੱਜ ਸੁਣਨੀ ਹੈ ਗੱਲ ਸੁਣਨ ਵਾਸਤੇ ਕੰਨ ਆਉਣਾ ਪਊਗਾ ਇਸ ਕਰਕੇ ਇਹਨੂੰ ਆਪਣੀ ਸੁਰਤ ਜਿਹੜੀ ਉਹ ਸ਼ਬਦ ਨਾਲ ਜੋੜਨੀ ਹੋ ਪੈਣੀ ਹੈ ਉਹ ਗੁਰਦੇ ਰਾਣੀ ਹੀ ਇਹ ਰਾਸੀ ਪ੍ਰਾਪਤੀ ਹੈ ਲੋਕ ਹਾਨੀ ਭਾਵੇਂ ਸਭ ਦਿਵਸ ਸਾਥ ਦਾ ਭਜਨ ਭਜਨ ਤੇ ਸਾਰ ਜੀਵਨ ਲੋਹੇ ਧਰਮ ਮੋਹ ਨਾਨਕ ਜੀ ਉਤਾਰ ਇਹ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਜਿਹੜੀ ਪ੍ਰਾਪਨ ਜਿਹੜੀਆਂ ਮਤਾਂ ਇਹ ਕੰਮ ਕਰ ਰਹੇ ਨੇ ਜਿਵੇਂ ਜੋਗੀ ਇੱਕ ਧਰਮ ਵਿੱਚ ਜੁੜੇ ਹੋਏ ਇਹ ਕੰਮ ਕਰਦੇ ਸੀ ਐਸੀਆਂ ਉਹਨਾਂ ਨੇ ਕੰਮਾਂ ਕੀਤੇ ਵੀ ਸਰੀਰ ਕਾਇਆ ਕਲਪ ਹੋ ਜਵੇ ਐਸਾ ਜਿਹੜੀਆਂ ਬੂਟੀਆਂ ਜਾਂ ਐਸੀ ਘਰ ਨਾ ਕਰੀਏ ਜਿਹਨੂੰ ਕਹਿੰਦੇ ਕਿ ਵੀ ਉੱਪਰ ਚੜਾ ਲੈਂਦੇ ਨੇ ਸਾਹ ਉੱਪਰ ਸਾਹ ਚੜਾ ਲੈਂਦੇ ਨੇ ਵੀ ਕਹਿੰਦੇ ਸਾਹ ਲੈ ਵੀ ਇਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਗਾਰਮੈਂਟ ਸਿੱਖੋ ਇਹ ਗਿਣਤੀ ਕਰਕੇ ਦੇਖ ਲਓ ਚਲ ਜਿੰਨੇ ਵੀ ਸਾਹ ਕੱਢਣ ਲਾ ਦੇਣ ਘਟਣ ਨਾ ਵਧਨੇ ਕਹਿੰਦੇ ਭਾਈ ਘਟੇ ਨਾ ਦਿਲ ਵਧੇ ਜੋ ਲਿਖਿਆ ਕਰਤਾ ਉਹ ਰਾਈ ਨੇ ਸਭ ਤੋਂ ਛੋਟੀ ਉਹ ਤਿੰਨ ਲੈ ਸਭ ਤੋਂ ਛੋਟਾ ਕਹਿੰਦੇ ਰਾਈ ਘਟੇ ਘਟਦੇ ਨੇ ਜਿੱਦਨ ਮਰਨਾ ਨੇ ਮਰਨਾ ਰਾਈ ਘਟੇ ਨਾ ਫਿਰ ਵਧੇ ਨਾ ਵੱਧ ਸਕਦਾ ਇਹ ਇੱਕ ਵਿਚਾਰਧਾਰਾ ਇੱਕ ਮਤ ਦੀ ਮਨੋਤ ਸੀ ਜਿਹਦੇ ਤੇ ਗੁਰੂ ਸਾਹਿਬ ਗੱਲ ਮਤ ਕਰਦੇ ਭਈ ਇਹ ਗੱਲ ਜਿਹੜੀ ਹੈ ਰਾਤ ਦੁਬਾਰਾ ਫਿਰ ਮੰਗੀ ਮੈਂ ਕਾਮੇ ਤੋਂ ਜਿਹੜਾ ਸਾਸ ਨਾ ਵੜਨ ਨਾ ਘਟਣ ਜਿਹੜਾ ਸਾਰ ਨਾ ਵੜਨੇ ਨੇ ਨਾ ਘਟਨੇ ਨੇ ਨਾ ਉਹ ਨਹੀਂ ਨੇ ਉਹ ਬਣਾਉਣ ਵਾਲੇ ਪਾਸੇ ਲੱਗ ਆਏ ਜੇ کوئی شریر کی کی عمر ہے جی میں بھی ہیں پانچ سو سال کا کا ہو ہو گیا گیا جی جی ہزار سال وہ اپنی انرجی ویسٹ کر رہے جی جی گرو صاحب کام کام کرو کرو جا کرنا ہے ہے ہے ہے ہے ساری ہوئی سال سال کی کی عمر عمر کے ہر ایک کا دے گئے ختم جگہ اور سر سر پہ پہ نہیں

ਉਹ ਦੇਖੋ ਕਿੰਨੀ ਕਰਨਾ ਕੀਤੀ ਕੀ ਲੋਕ ਕਹਿੰਦੇ ਹਜ਼ਾਰਾਂ ਸਾਲਾਂ ਦੀ ਉਮਰ ਕਰ ਲੂ ਕੰਮ ਦਾ ਦੋੜੀ ਹੋ ਜਾਂਦਾ ਕਿਹਦੀ ਕੋਈ ਗੱਲ ਹੈ ਉਹ ਬਾਜਾ ਨੇ ਕਰਕੇ ਨਹੀਂ ਦਿਖਾਇਆ ਉਹ ਤਾਂ ਗਿਆ ਇਧਰਲੇ ਪਾਸੇ ਨਾ ਕਰੋ ਨਾ ਇਹ ਘੱਟਲੇ ਨੇ ਨਾ ਦਾ ਬਦਲੇ ਨੇ ਨਾ ਦਿਨ ਬਦਲੇ ਨੇ ਕਦੇ ਉਹ ਜਿਹੜਾ ਉਹ ਜਿਹੜੇ ਦਿਨ ਉਹ ਗੋਵੇ ਉਹ ਦਿਨ ਨੇੜੇ ਆਇਆ ਉਹ ਆ ਜਾ ਕਹਿੰਦੇ ਨਾ ਘਟਣਾ ਨਾ ਬਦਲਣਾ ਉਹ ਮੁਕਰਰ ਹੈ ਹਾਂਜੀ ਜੀਵਨ ਲੋਰੇ ਧਾਰਵਾ ਮੂਹ ਮਾਲਕ ਤੇਉ ਦਵਾਰ ਦਵਾਰ ਹੈ ਅਸਲ ਵਿੱਚ ਸਾਨੂੰ ਅੱਜ ਇਹ ਦਵਾਰ ਹੈ ਦਵਾਰ ਹੁੰਦਾ ਜਿਹੜਾ ਅਗਿਆਨੀ ਕਹਿੰਦੇ ਦਵਾਰ ਦਵਾਰ ਕੁਝ ਨਹੀਂ ਕਹਿੰਦੇ ਨੇ ਵੀ ਪਸ਼ੂ ਨੂੰ ਪਤਾ ਨਹੀਂ ਖਿਆਲ ਹੈ ਨਹੀਂ ਪਸ਼ੂ ਨੂੰ ਦਾ ਉਹਨੇ ਕਹਿ ਤਾਂ ਕਿ ਜਿਹੜੇ ਇੱਧਰ ਦੇ ਪਾਸੇ ਲੱਗੇ ਹੋਏ ਨੇ ਵੀ ਅਸੀਂ ਉਮਰ ਵਧਾ ਲਈ ਮੈਂ ਘਟਣੇ ਨੇ ਨਾ ਬਦਲ ਨੇ ਉਹ ਬਾਕੀ ਉਹ ਵੀ ਕੱਟੀ ਗਈ ਜਿਹੜੀ ਅਸੀਂ ਜੋੜੀ ਹੋਈ ਹੈ ہاں، بیبی بھی سنا دی تے اپنی عمر دے اسی جڑی کہنے نے رام داس نے کوئی مت نہیں مندی ہے یہ کوئی گلا ہے جیہ ساتھیاں ساڈے چل پیاں جڑیاں گرمت ابھی دا بنی جائی ہے سانو کہ بنی کڑا ہوگی ہر نے بھی جڑا سارا گرو ہے گربانی ہے یہ مور لاؤں گی اس گل تے او کہے رائی کٹے نہ پھر بدل چھڑ گیا سرکار وہ رائی جنہ بھی خیر کرنی ہو سکتا جو سرکار نے دیکھتا کوئی اپنے عمر کو کسی نے نہ لکھی جا سکتی ہے ਚਲੋ ਅੱਜ ਸਾਨੂੰ ਆਉਣ ਜਾ ਲੱਗੂਗਾ ਅਸੀਂ ਸੁਣਦੇ ਆ ਰਹੇ ਪਰ ਗੱਲ ਇਹ ਵੀ ਅੱਜ ਦਾ ਵੀ ਆਪਾਂ ਗੁਰੂ ਦੀ ਹਾਜ਼ਰੀ 'ਚ ਬੈਠ ਕੇ ਗੁਰੂ ਦੀ ਕਰਨੀ ਗੁਰੂ ਸਾਹਿਬ ਆ ਕਹਿ ਰਹੇ ਨੇ ਬਾਕੀ ਕਿਹਨੇ ਕੜੀ ਖਲੋ ਕੜੀ ਕਾਹਦੇ ਕੜੀ ਜਿਹੜਾ ਜਦੋਂ ਨੂੰ ਸਾਡੀ ਬੋਲਣ ਤੋਂ ਜਾਂ ਪੜਨ ਤੋਂ ਮੰਨਣ ਤੋਂ ਨਹੀਂ ਹਟਾ ਸਕਦੇ ਕਾਰਨ ਇਹ ਕਿ ਗੁਰੂ ਸਾਹਿਬ ਉਹਦੇ ਨਾਲ ਸਹਿਮਤ ਨਹੀਂ ਹੈਗੇ ਉਹ ਕਹਿੰਦੇ ਸਾਈ ਘਟਨੇ ਦਾ ਸਿਲਵਰ ਦੇ ਜੋ ਲਿਖਿਆ ਕਰਤਾਰ ਜਾਂ ਫਿਰ ਘਟਨੇ ਨੇ ਸਾਹ ਘਟਨੇ ਬਣਨੇ ਨੇ ਉਹ ਇਹ ਕਹਿੰਦਾ ਨੇ ਘਟਨੇ ਵੀ ਨਹੀਂ نہیں نہیں موقع تو مار بھی سکتا حکمال حکم ہے نہیں حکمر ہوا

ਮਾਝੇ ਜਦੋਂ ਗਿਆਨ ਹੋ ਚੁੱਕਿਆ ਦਾ ਵਿੱਚ ਹੁਣ ਸਭ ਤੋਂ ਪਹਿਲਾਂ ਮੈਂ ਗੁਰਮਾਨੀ ਕੋਲ ਗਿਆ ਬਾਅਦ ਚ ਮੈਂ ਤਕਰੀਬਨ ਤਰੀ ਸੀ ਸਮਝੋ ਕਿ ਮੈਂ ਕੋ ਨਾ ਅੱਠ ਨਾਲ ਦਾ ਗਿਆ ਅੱਠ ਦਾ ਅੱਠ ਦੇ ਵਿੱਚ ਭਾਈ ਬੰਦਿਆ ਵੀ ਸਾਖੀ ਨੂੰ ਪੂਰੀ ਫੜਤੀ ਸੀ ਕਿਉਂਕਿ ਮੇਰੀ 8 ਸਾਲ ਦੀ ਉਮਰ ਸੀ ਉਦੋਂ ਮੈਂ ਭਾਈ ਬੰਦਿਆ ਵੀ ਸਾਖੀ ਆਪਣੇ ਘਰ ਵਿੱਚ ਹੁੰਦਾ ਸੀ ਰਾਤ ਨੂੰ ਦੋ ਸਾਖੀਆਂ ਪ੍ਰੇਰਦਾ ਹੋਣਾ ਉਹ ਸਾਖੀ ਸਾਰੀ ਬੰਦਿਆ ਵਾਲੀ ਵੀ ਪੜੀ ਉਹ ਦੂਜੀ ਹੋਰ ਵੀ ਹੈ ਭਾਈ ਮੰਨਿਆ ਦੇ ਵੀ ਸਾਖੀ ਹੈਗੀ ਇੱਕ ਉਹ ਦੋ ਦਿਨ ਸਾਖੀ ਬਣਾ ਰਿਹਾ ਮੈਂ ਜਿੱਥੇ ਰੰਧਾਵੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਸਾਰਾ ਸੰਸਰਨਾਮਾ ਵੀ ਉਹਦੇ ਵਿੱਚ ਹੈਗਾ ਉਹ ਸਾਰੀਆਂ ਜਦ ਹੁਣ ਸਮਝ ਆਈ ਕੁਰਬਾਨੀ ਅਨੁਸਾਰ ਕਿ ਉਹ ਸ਼ਿਕਵਾਂ ਵਾਲਾ ਸਾਰਾ ਕੁਝ ਉਹ ਤਾਂ ਬਾਅਦ ਚ ਪਤਾ ਲੱਗਿਆ ਨਾ ਚਲੋ ਕੋਈ ਨਹੀਂ ਲੋੜ ਉਹਨਾਂ ਦੀ ਵੀ ਆ ਜੇ ਉਹ ਬੜੀਆਂ ਤਾਂ ਇੱਥੇ ਤੱਕ ਆਉਣਗੇ ਅਰ ਕਹਿੰਦੇ ਨਾ ਅਸੀਂ ਤਿੰਨ ਚਾਰ ਸਾਲ ਤੇ ਜੋੜਿਆਂ ਦੀ ਸੇਵਾ ਕੀਤੀ ਫਤਿਹਗੜ੍ਹ ਸਾਹਿਬ ਉਹ ਕਹਿੰਦੇ ਵੀ ਜੋੜਿਆਂ ਦੀ ਸੇਵਾ 'ਚ ਕੁਝ ਨਹੀਂ ਹੁੰਦਾ ਮੈਂ ਹੁੰਦਾ ਕਿਉਂ ਨਹੀਂ ਹੁੰਦਾ ਇਹ ਹੁੰਦਾ ਦਾ ਇੱਥੇ ਬੈਠੇ ਆ ਜੋ ਨੂੰ ਹੋਣਾ ਗੁਰੂ ਦੀ ਹਾਜ਼ਰੀ 'ਚ ਬੈਠੇ ਕੀ ਇੱਕ ਇਹ ਬੈਠੇ ਜੋੜਿਆਂ ਦੀ ਸੇਵਾ ਹੀ ਲੈ ਕੇ ਆਈ ਉੱਥੇ ਹੁੰਦਾ ਸਭ ਕੁਝ ਕਰ ਲਿਆ ਤੇ ਅਸੀਂ ਪ੍ਰਾਪਤੀ ਚਾਹੁੰਦੇ ਕਿ ਪ੍ਰਾਪਤ ਦੀਏ ਕਰੋ ਕੁਝ ਮਰਜੀ ਅਗਿਆਨਤਾ ਦੀ ਤਾਂ ਕੋਈ ਨਹੀਂ ਹੈ ਐਂ ਦਾ ਤੁਹਾਨੂੰ ਗੁਰੂ ਅੰਗਦ ਜੀ ਦੇ ਇਹਨਾਂ ਨੇ ਜਨਮ ਜਿੰਨਾ ਚੱਲਦੇ ਨੇ ਇਹਨਾਂ ਨੂੰ ਸਭੀ ਜਾਂਦਾ ਰਿਹਾ وہ جب جانے رہے گئے گئے گیان سوئی پراپتی ہے دیوی دیوی تک تک پہنچ پہنچ بھی بھی پھر درشن جو ہیں یہ مطلب یہ یہ مطلب نہیں نہیں نہیں ہوتے پراپتی پراپتی ہے ہے سوال ابھی ابھی منشا چلے جا رہے جو گیان بھی کرم کر رہے ہیں یہ ایمانداری کر رہے ہیں ہیں ایمانداری ہے کا راہ کو گرو ہے ایسے ایسے ایسے سوشل صاحب گرجے کا ملے ہوئے جانتا جانتا پارٹی گرو بٹو تو کون کون ایسے شام سے مل جاتے ہیں میں آپ گیان قربانی کا گیان ہے جنہیں آپ نہ نہ دعا پہ آپ آپ ہے ہی ہوئے چیٹک بھی رکھ گڑبان چیٹ کے نہیں لگتی ہے ਕਹਿੰਦੇ ਕਰਾਓ ਸਾਖੋ ਕਹਿੰਦੇ ਉਹ ਭਾਵੇਂ ਅਸੀਂ ਉਹ ਕਰਦੇ ਆ ਸਵੇਰੇ ਉੱਠਦੇ ਆ ਇਸ਼ਨਾਨ ਕਰਦੇ ਆ ਦਰਵਾਜ਼ੇ ਖੋਲਦੇ ਆਂ ਦੇਖਣ ਨੂੰ ਲੱਗਦਾ ਕਿ ਅਸੀਂ ਉਹ ਕਰ ਰਹੇ ਕਹਿੰਦੇ ਕਰਾਓ ਠਾਕੁਰ ਠਾਕੁਰੇ ਕਰਾ ਰਿਹਾ ਕਈ ਵਾਰੀ ਹੁੰਦਾ ਨਾ ਮਨ ਮਚਲਾ ਹੋ ਜਵੇ ਕਿ ਨਹੀਂ ਜਾਣਾ ਉਹ ਅੰਦਰ ਨਹੀਂ ਵੜਦਾ ਹੁੰਦਾ ਉਹ ਠਾਕਰੇ ਕਰਾਉਣਾ ਸੁਣਦੀ ਅਸਲ ਚ ਕਈ ਵਾਰੀ ਹੁੰਦਾ ਅਲਾਰਮ ਬੋਲੀ ਕਹਿੰਦੇ ਕੋਈ ਨਹੀਂ 15 ਮਿੰਟ ਹੋਰ ਕਰ ਲਓ ਉਹ ਮਨ ਹਰਾਮ ਹੋਇਆ ਹੁੰਦਾ ਜੇ ਅੰਦਰ ਦਾ ਵੀ ਹੋ ਜਾਵੇ ਚਲ ਕੋਈ ਗੱਲ ਨਹੀਂ ਜੇ ਫੋਨ ਮਾਰ ਦੋ ਯਾਰ ਨਹੀਂ ਆਉਣਾ ਚਲ ਹੋ ਗਿਆ ਉਹ ਕਰੌਲਾ ਖਾ ਪੁਰਿਆ ਦਿਲ ਚ ਆਪਾਂ ਪਾਣੀ ਹੁੰਦੇ ਸੰਗਤ ਵਿੱਚ ਬੈਠੇ ਆ ਇਹ ਉਸਮ ਦੀ ਪਰਮੇਸ਼ਰ ਦੇ ਆਪਸ਼ਨ ਰਾਤਮਕ ਨਾਲ ਅਠਾਉਂਦੀ ਆ ਅੱਲਾ ਸ਼ੇਰੀ ਬਿਸਤਰ ਵੀ ਚੱਲ ਹਾਂਜੀ ਯਾਦ ਆਨ ਧਿਆਨ ਤਾਹੂ ਕੋ ਆਏ ਖਰੀ ਕਿਰਪਾ ਜੇ ਆਪ ਦੇ ਆਪ ਦਿਵਾਏ ਆਪ ਦਵੇ ਹਾਂਜੀ ہستی گئی نہیں گاگر سر پھوٹا ہنسی ਜਿਹੜਾ ਕਾਚੀ ਗੱਟ ਕਰਦਾ ਫੁੱਟ ਜਣੀ ਹੈ ਕੰਮ ਲੈ ਲਾ ਫੇਰ ਕਰਦੇ ਜੇ ਗੱਲ ਫੇਰ ਜਗਾਵੇ ਕਾਚੀ ਗੱਟ ਫੁੱਟ ਜਣੀ ਹੈ ਨਾ ਲੈ ਲਾ ਕੋਈ ਪਤਾ ਨਹੀਂ ਕਿਹੜੇ ਬੰਦੇ ਇਹ ਸੰਤਾਂ ਦਾ ਮਾੜਾ ਲੱਗਦਾ ਕਹਿੰਦੇ ਮਾੜਾ ਤਿਲਕ ਕੇ ਮਰ ਗਿਆ ਕਹਿੰਦੇ ਇਹਦਾ ਕੋਈ ਪਤਾ ਨਹੀਂ ਹੈ ਸੰਤਾਂ ਦਾ ਥੋੜਾ ਜਿਹਾ ਖਾਸ ਵੀ ਹੈ ਥੋੜਾ ਜਿਹਾ ਵੀ ਸੰਤਾਂ ਦਾ ਆਮ ਜੋ ਵੀ ਹੈ ਨਹੀਂ ਇਸ ਕਰਕੇ ਹੁਕਮ ਤੋਂ ਪਹਿਲਾਂ ਪਹਿਲਾਂ ਹੀ ਨਾ ਸਾਰੀਆਂ ਜਿਹੜਾ ਹੋਇਆ ਉਹਨੂੰ ਜਿੰਨਾ ਇਹ ਤੋਂ ਜਿੰਨਾ ਲਾਹਾ ਲਾਇਆ ਹੁੰਦਾ ਨਾ ਲੈ ਲੈ ਉਹ ਜੀਵਤ ਤੇ ਜੀਵਤ ਜਪਿਆ ਅਭਿਤ ਭੈ ਨਾਲ ਕੰਨਾ ਚਪਿਆ ਲਾ ਗਿਆ ਕਹਿੰਦੇ ਸੋ ਜੀਵਤ ਜੋ ਜੀਵਤ ਜੀਵੇਗਾ ਜੀਵਤ ਤੋਂ ਜੀਵਤ ਗਾਉਣਾ ਅਨ ਆਤਮਨ ਆ ਮਿਰਤਕ ਪਿੰਡ ਕਹਿੰਦੇ ਨੇ ਇਹਨੂੰ ਬਾਹਰ ਜਪ ਕਿਹਨੂੰ ਗਾਏ ਆ ਆ ਮੌਤ ਨੂੰ ਮੌਤ ਨੂੰ ਜਿਹਦੀ ਮੌਤ ਹੋ ਜਾਣੀ ਹੈ ਜਿਹੜੀ ਸਭ ਤੋਂ ਤੱਕ ਸੁੱਟ ਜਾਣੀ ਹੈ ਨਾ ਅਸੀਂ ਜੱਪ ਰਹੇ ਉਹਨੂੰ ਸਮਝਣ ਲੱਗੇ ਹੋਏ ਆ ਕੀ ਤਾਂ ਤੰਦਰੁਸਤ ਰਹੀਏ ਕੀ ਕਰੀਏ ਜਾਂ ਜ਼ਿਆਦਾ ਜੀਵਨ ਹੋ ਜਾਵੇ ਅਸੀਂ ਇਹਨੂੰ ਜਪ ਰਹੇ ਆ ਕਿ ਜੀਵਤ ਨਹੀਂ ਜਪਿਆ ਕਹਿੰਦੇ ਜੀਵਤ ਜਪੈ ਤੋ ਜੀਵਤ ਹੋਏ ਜਿਹੜਾ ਆਤਮਾ ਨੂੰ ਜਪੂਗਾ ਕਹਿੰਦੇ ਉੱਥੇ ਵੀ ਗਿਆ ਸੀ ਕਹਿੰਦੇ ਨਿਰਭਉ ਜਪੈ ਸਗਲ ਮੋਹ ਪੁੱਛੇ ਜੈਸਾ ਸੇਵੇ ਐਸਾ ਹੋਏ ਜੇ ਆਤਮਾ ਨੂੰ ਸਰਵ ਸੇਵ ਰਿਹਾ ਆਤਮਾ ਰੂਪੀ ਹੋ ਜੂਗਾ ਐਸਾ ਸੇਵ ਰਿਹਾ ਐਸਾ ਹੋਏ ਜਪ ਨੂੰ ਰਹੇ ਅਸੀਂ ਸਮਝ ਨੂੰ ਰਹੇ ਨੂੰ ਸਮਝ ਰਹੇ ਸਮਝ ਆਤਮਾ ਨੂੰ ਰਹੇ ਜੀਵਤ ਜਿਹੜਾ ਜਪ ਰਿਹਾ ਜੀਵਤ ਹੀ ਹੋ ਜੂਗਾ ਆਤਮਾ ਰੂਪੀ ਹੋ ਜੂਗਾ ਪ੍ਰਗਟ ਹੈ ਨਾਲ ਨਾਨਕ ਛਪਿਆ ਪ੍ਰਗਟ ਵੀ ਹੋ ਜਾਂਦਾ ਛਪਿਆ ਨਹੀਂ ਰਹਿੰਦਾ ਜਿਹੜਾ ਆਤਮਾ ਨੂੰ ਸਮਝ ਲੈਂਦਾ ਪ੍ਰਗਟ ਵੀ ਹੋ ਜਾਂਦਾ چھپیا نہیں رہتا گا جی فل خوشبو ہو جائے پیدا میں اپنی خوشبو لکو کے رکھنی ہے مرضی سب جرضی خوشبو وہ کٹ جانی ہے خوشبو رب نے لکے نہیں اور رب نے لکایا تو نہ لے چڑھا جاؤ گے زیادہ جمکو جی لکائی خوشبو آ کے تو صحیح ਜਿੱਦਾਂ ਖੁਸ਼ਬੂ ਫੈਲਾ ਹੋ ਜੂ ਕਦਰ ਕਰਕੇ ਫਸ ਜਿੰਨਾ ਤੇਰਾ ਸਾਡੇ ਅੰਦਰ ਦਰਵੰਦ ਹੈ ਦਰਵੰਦ ਨਫ਼ਰਤ ਵੀ ਹੈ ਉਹਨਾਂ ਚ ਦੂਰੀ ਹੈ ਲੋਕਾਂ ਨਾਲ ਬਣੀ ਹੋਈ ਜਾਂਦੀ ਜਿਹਦੇ ਅੰਦਰ ਪ੍ਰੇਮ ਆ ਗਿਆ ਖੁਸ਼ਬੂ ਆ ਗਈ ਆਪਣੀ ਖੁਸ਼ਬੂ ਤੋਂ ਭੱਜ ਕੇ ਨੇੜੇ ਜਾਂਦੇ ਆ ਖੁਸ਼ਬੂ ਦਾ ਨੱਕ ਲਾਉਣ ਨੂੰ ਲਾਉਣ ਨੂੰ ਜਾਂਦੇ ਆ ਅਸੀਂ ਉਹ ਖੁਸ਼ਬੂ ਦਾ ਪੈਦਾ ਕਰੀਏ ਆਪਣੇ ਝਾਤ ਮਾਰੀਏ ਵੀ ਇੱਥੇ ਪੰਜਾਬ ਜਿੱਥੇ 2 250 ਸਾਲ ਪ੍ਰਚਾਰ ਹੋਇਆ ਉਹ ਗੁਰੂ ਘਰ ਗੁਰੂ ਘਰ ਸਰੀਰ ਕੇ ਆਪ ਰਹੇ ਹੋਣ ਗੁਰੂ ਐਡਾ ਬਾਜ਼ਾਰ ਹੋਵੇ ਐਡੇ ਢੇਰੇ ਐਨੇ ਬਣ ਜਾਣ ਪੈਰਲਲ ਇੱਥੇ ਆਖੇ ਐਡੀਆਂ ਸੰਸਥਾਵਾਂ ਸਥਾਪਿਤ ਹੋ ਜਾਣ ਇੱਥੇ ਪੰਜਾਬ 'ਚ ਪੰਜਾਬ ਵੀ ਛੋਟਾ ਹੁੰਜਾ ਜਾਂ ਪੰਜਾਬ ਦੀ ਗੱਲ ਹੈ ਉਹ ਇੱਥੇ ਭਾਈ ਜੋ ਸਾਲਾ ਸੈਂਟਰ ਰਿਹਾ ਹੋਵੇ ਪ੍ਰਚਾਰ ਦਾ ਉੱਥੇ ਆ ਕੇ ਦੂਜੀਆਂ ਵਾਰ ਕਾਮਯਾਬ ਹੋ ਜਾਣ ਇਹ ਧਾਤ ਨਹੀਂ ਮਾਰੇ ਖੁਸ਼ਬੂ ਸਾਡੇ ਜਿੰਨੀ ਜ਼ਿੰਦਗੀ ਰਹੀ ਹੈ ਦੁਰਗੰਧ ਸੀ ਸਾਡੇ ਕੋਲ ਦੁਰਗੰਧ ਕੀ ਸੀ ਗੋੜ ਗਦੀ ਗੋੜ ਗਦੀ ਮਾਇਆ ਹੀ ਹੈ ਮਾਇਆ ਕੀ ਹੈ

ਸਭ ਆ ਕੇ ਖੁਸ਼ਬੂ ਉਹਦਾ ਸਾਰੇ ਨੇੜੇ ਆਉਂਦੇ ਨੇ ਉਹੋ ਖੁਸ਼ਬੂ ਜੋ ਆ ਗਿਆਨ ਗੁਰੂ ਦਾ ਅਸਲੀ ਇਹਦੇ ਵਿੱਚ ਨਾ ਕੋਈ ਨਾ ਛੱਡ ਕਰੋ ਹਾਂਜੀ ਲੋਕ ਕਿਸਮੋ ਸਰਮਾਰ ਬਿੰਦ ਸਾਧਿਕ ਸਾਥ ਰਖਤ ਹੈ ਆਪੇ ਗੋਬਿੰਦ ਨਾਨਕ ਸੰਤ ਨਾਥ ਸੁਣਾ ਦੂਜਾ ਸ਼ਲੋਕ ਅੱਜ ਦਾ ਦੂਜਾ ਸ਼ਲੋਕ ਠੀਕ ਸਲੋਚ ਗੁਰੂ ਸਾਹਿਬ ਕਹਿ ਰਹੇ ਨੇ ਮੰਨ ਦੀ ਗੱਲ ਉਹ ਕਹਿੰਦੇ ਹਟਣਾ ਨਹੀਂ ਹੈ ਚਿਤਵਰ ਬਥੇਰਾ ਕਹਿ ਰਿਹਾ ਚਿਤਵਰ ਦਾ ਕਲਪਨਾ ਕਲਪਨਾ ਕਰੀ ਜਾਣੀ ਸੋਚੀ ਜਾਣਾ ਚੰਗਾ ਉਹ ਕਹਿੰਦੇ ਗੱਲ ਚਿਤਵਰ ਹੀ ਨਾ ਹੈ ਕਰ ਸਕਦਾ ਨਹੀਂ ਕਹਿੰਦੇ ਮਨ ਵਿੱਚ ਜਦੋਂ ਚਿਤ ਦੀ ਕਹਿੰਦੇ ਕਰਮ ਕਰੋ ਹਰ ਰਾਏ ਚਿਤਵਰ ਹੀ ਬਹਾਰ ਨਾਲ ਬਸ ਛੋੜ ਜੁੜ ਕੇ ਚਿਤਵਰ ਕਰਮ ਉਹ ਕਰੋ ਜਿਹੜਾ ਹਰ ਕਹਿੰਦਾ ਜੋ ਆਤਮਾ ਕਿਸੇ ਕਰਨ ਨੂੰ ਕਹਿ ਰਹੀ ਹੈ ਉਹ ਚਿੱਤੀ ਹੈ ਸਾਰੀ ਦੇਣੀ ਉਹ ਕਰਮ ਕਰੋ ਹਰ ਰਾਏ ਇੱਥੇ ਵੀ ਕਿਤਵੋ ਚਰਨਾਰ ਬਿੰਦੋ ਬੋਲਦੇ ਨੇ ਚਰਨ ਨੇ ਸ਼ਬਦ ਅੰਦਰ ਜਿਹੜਾ ਪਹੁੰਚ ਹੁੰਦਾ ਜਿਹੜੀ ਆਵਾਜ਼